ਆਸਾ ਮਹੱਲਾ ਪੰਜਵਾ ਅਸ਼ਟਪਦੀਆ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਪੰਚ ਮਨਾਏ ਪੰਚ ਰਸਾਏ ਪੰਚ ਸਾਏ ਪੰਚ ਗਵਾਏ ਇਹ ਵਿਦ ਨਗਰ ਬੁੱਠਾ ਮੇਰੇ ਭਾਈ ਦੁਰਤ ਗਿਆ ਗੁਰ ਗਿਆਨ ਦ੍ਰਿੜਾਈ ਰਹਾਉ ਸਾਜ ਧਰਮ ਕੀ ਕਰ ਦੀਨੀ ਵਾਰ ਫਰਹਿ ਮੋਹਕਮ ਗੁਰ ਗਿਆਨ ਵਿਚਾਰ ਨਾਮ ਖੇਤੀ ਬੀਜੋ ਭਾਈ ਮੀਤ ਸੌਦਾ ਕਰੋ ਗੁਰ ਸੇਵਹੁ ਨੀਤ ਸਾਥ ਸਾਜ ਸੁਖ ਕੇ ਸਭ ਹਾਟ ਸਾਹਾ ਵਪਾਰੀ ਏਕੈ ਥਾਟ ਜੇ ਜੀਆ ਡਨ ਕੋ ਲੈ ਨਾ ਜਗਾਤੇ ਸਤਿਗੁਰ ਕਰਿ ਦੀਨੀ ਧੁਰ ਕੀ ਛਾਪ ਵਖਰ ਨਾਮ ਲਗ ਖੇਪ ਚਲਾਵਹੁ ਲੈ ਲਾਹਾ ਗੁਰੂ ਘਰ ਆਵਹੁ ਸਤਿਗੁਰ ਸਾਉ ਸਿਖ ਹੁਣ ਜਾਰੇ ਪੂੰਜੀ ਨਾਮ ਲੇਖਾ ਸਾਜ ਸੁਮਾਰੇ ਸੋ ਵਸੈ ਇਤ ਘਾਰੇ ਜਿਸ ਗੁਰ ਪੂਰਾ ਸੇਵ ਅਬ ਚਲ ਨਗਰੀ ਨਾਨਕ ਦੇਵ ਆਸਾਵਰੀ ਮਹੱਲਾ ਪੰਜਵਾ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਮੇਰੇ ਮਨ ਹਰਿ ਹਰਸਿਓ ਲਾਗੀ ਪ੍ਰੀਤ ਸਾਧ ਸੰਗ ਹਰਿ ਹਰਿ ਜਪਤ ਨਿਰਮਲ ਸਾਚੀ ਰੀਤ ਰਹਾਉ ਦਰਸ਼ਨ ਕੀ ਪਿਆਸ ਕਣੀ ਚਿਤਵਤ ਅਨਕ ਪ੍ਰਕਾਰ ਕਰਹੁ ਅਨੁਗ੍ਰਹ ਪਾਰ ਬ੍ਰਹਮ ਹਰਿ ਕਿਰਪਾ ਧਾਰ ਮੁਰਾਰਿ ਮਨ ਪਰਦੇਸੀ ਆਇਆ ਮਿਲਿਓ ਸਾਧ ਕੈ ਸੰਗੇ ਜਿਸ ਵਖਰ ਕੋ ਚਾਹਤਾ ਸੋ ਪਾਇਓ ਨਾ ਮਹਿ ਰੰਗ ਜੀਤੇ ਮਾਇਆ ਰੰਗ ਰਸ ਬਿਨਸ ਜਾਏ ਖਿਨ ਮਾਹੇ ਭਗਤ ਰਤੇ ਤੇਰੇ ਨਾਮ ਸਿਓ ਸੁਖ ਪੁੰਚੈ ਸਭ ਠਾਇ ਸਭ ਜਗ ਚਲਤੋ ਵੇਖੀਐ ਨਿਹਚਲ ਹਰਿ ਕੋ ਨਾਉ ਕਰ ਮਿਤਰਾਈ ਸਾਧ ਸਿਓ ਨਿਹਚਲ ਪਾਵੈ ਠਾਉ ਮੀਤ ਸਾਜਣ ਸੁਤ ਬੰਧ ਪਾ ਕੋ ਹੋਤ ਨਾ ਸਾਥ ਏਕ ਨਿਵਾਹੁ RAM ਨਾਮ ਦੀਨਾ ਕਾ ਪ੍ਰਭਨਾਥ ਚਰਨ ਕਮਲ ਬੋਹਿਤ ਭਏ ਲਗ ਸਾਗਰ ਤਰਿਓ ਤੇਹ ਭੇਟਿਓ ਪੂਰਾ ਸਤਿਗੁਰੂ ਸਾਚਾ ਪ੍ਰਭ ਸਿਓ ਨੇ ਸਾਧ ਤੇਰੇ ਕੀ ਜਾਤ ਨਾ ਵਿਸਰਨਾ ਸਾਸ ਗਿਰਾਸੇ ਜੋ ਤੁਧ ਭਾਵੈ ਸੋ ਭਲਾ ਤੇਰਾ ਭਾਣਾ ਕਾਰਜ ਰਾਸੇ ਸੁਖ ਸਾਗਰ ਪ੍ਰੀਤਮ ਮਿਲੇ ਉਪਜੇ ਮਹਾ ਆਨੰਦ ਕਹੋ ਨਾਨਕ ਸਭ ਦੁਖ ਮਿਟੇ ਪ੍ਰਭ ਭੇਟੇ ਪਰਮਾਨੰਦ ਆਸਾ ਮਹੱਲਾ ਪੰਜਵਾ ਬਿਰਹੜੇ ਘਰ ਚੌਥਾ ਛੰਤਾ ਕੀ ਜਾਤੇ ਇੱਕ ਓੰਕਾਰ ਸਤਿਗੁਰੂ ਪ੍ਰਸਾਦਿ ਪਾਰ ਬ੍ਰਹਮ ਪ੍ਰਭ ਸਿਮਰਿਐ ਪਿਆਰੇ ਦਰਸ਼ਨ ਕਉ ਵਲ ਜਾਓ ਜਿਸ ਸਿਮਰਤ ਦੁਖ ਬੀਸਰੈ ਪਿਆਰੇ ਸੋ ਕਿਉ ਤਜਣਾ ਜਾਏ ਇਹੋ ਤਨ ਵੇਚੀ ਸੰਤ ਪਹਿ ਪਿਆਰੇ ਪ੍ਰੀਤਮ ਦੇ ਮਿਲਾਏ ਸੁਖ ਸੀਗਾਰ ਵਿਖਿਆ ਕੇ ਫੀਕੇ ਤਜ ਛੋੜੀ ਮੇਰੀ ਮਾਏ ਕਾਮ ਕ੍ਰੋਧ ਲੋਭ ਤਜ ਗਏ ਪਿਆਰੇ ਸਤਗੁਰ ਚਰਨੀ ਪਾਏ ਜੋ ਜਨ ਰਾਤੇ ਰਾਮ ਸਿਉ ਪਿਆਰੇ ਅੰਤ ਨਾ ਕਾਹੂ ਜਾਏ ਹਰ ਰਸ ਜਿਨੀ ਚਾਖਿਆ ਪਿਆਰੇ ਤ੍ਰਿਪਤ ਰਹੇ ਅਗਾਏ ਅੰਚਲ ਗਿਆ ਸਾਧਕਾ ਨਾਨਕ ਪੈ ਸਾਗਰ ਪਾਰ ਪਰਾਏ ਜਨਮ ਮਰਨ ਦੁਖ ਕੱਟਿਆ ਪਿਆਰੇ ਜਬ ਭੇਟਾ ਹਰਿ ਰਾਇ ਸੁੰਦਰ ਸੁਗਰ ਸੁਜਾਨ ਪ੍ਰਭ ਮੇਰਾ ਜੀਵਨ ਦਰਸ ਦਿਖਾਏ ਜੋ ਜੀ ਤੁਝ ਤੇ ਵਿਚਰੇ ਪਿਆਰੇ ਜਨਮ ਰਹਿ ਬਿਖ ਖਾਏ ਜਿਸ ਤੂੰ ਮਿਲੈ ਸੋ ਮਿਲੈ ਪਿਆਰੇ ਤਿਸ ਕੈ ਲਾਗੋ ਪਾਇ ਜੋ ਸੁਖ ਦਰਸ਼ਨ ਪੇਖ ਪਿਆਰੇ ਮੁਖ ਤੇ ਕਹਣ ਨਾ ਜਾਏ ਸਾਚੀ ਬਰੀਦ ਨਾ ਟੁੱਟੇ ਪਿਆਰੇ ਜੁਗ ਜੁਗ ਰਹੀ ਸਮਾਏ ਜੋ ਤੁਧ ਭਾਵੈ ਸੋ ਭਲਾ ਪਿਆਰੇ ਤੇਰੀ ਅਮਰ ਰਜਾਏ ਨਾਨਕ ਰੰਗ ਰਤੇ ਨਾਰਾਇਣ ਪਿਆਰੇ ਮਾਤੇ ਸਾਜ ਸੁਭਾਏ ਸਭ ਵੇਦ ਤੁਮ ਹੀ ਜਾਣਦੇ ਪਿਆਰੇ ਕਿਸ ਪਹਿ ਕਹੋ ਸੁਨਾਏ ਤੂੰ ਦਾਤਾ ਜੀਆ ਸਭਨਾ ਕਾ ਤੇਰਾ ਦਿੱਤਾ ਪਹਿ ਖਾਏ ਸੁਖ ਦੁਖ ਤੇਰੀ ਆਗਿਆ ਪਿਆਰੇ ਦੂਜੀ ਨਾਹੀ ਜਾਏ ਜੋ ਤੂੰ ਕਰਾਵੈ ਸੋ ਕਰੀ ਪਿਆਰੇ ਅਵਰ ਕਿਛ ਕਰਨ ਨਾ ਜਾਏ ਦਿਨ ਰਹਿਣ ਸਭ ਸੁਹਾਵਣੇ ਪਿਆਰੇ ਜਿਤ ਜਪਿਆ ਹਰਿ ਨਾਉ ਸਾਈ ਕਾਰ ਕਮਾਉਣੀ ਪਿਆਰੇ ਤੁਰ ਮਸਤਕ ਲੇਖ ਲਿਖਾਇ ਏਕੋ ਆਪ ਵਰਤਦਾ ਪਿਆਰੇ ਘਟ ਘੜ ਰਹਾ ਸਮਾਏ ਸੰਸਾਰ ਕੂਪ ਤੇ ਉਧਾਰ ਲੈ ਪਿਆਰੇ ਨਾਨਕ ਹਰ ਸਰਣ ਆਏ ਰਾਗ ਆਸਾ ਮਹੱਲਾ ਪਹਿਲਾ ਪੱਟੀ ਲਿਖੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਸੈ ਸੋਇ ਸ੍ਰਿਸ਼ਟ ਦਿਨ ਸਾਜੇ ਸਭਨਾ ਸਾਹਿਬ ਏਕ ਭਇਆ ਸੇਵਤ ਰਹੇ ਚਿਤ ਜਿਨ ਕਾ ਲਾਗਾ ਆਇਆ ਤਿਨ ਕਾ ਸਫਲ ਭਇਆ ਮਨ ਕਾਹੇ ਭੂਲੇ ਮੂੜ ਮਨਾ ਜਬ ਲੇਖਾ ਦੇਵ ਹੈ ਬੀਰਾ ਤਉ ਪੜਿਆ ਰਹਾਓ ਈਵੜੀ ਆਦ ਪੁਰਖ ਹੈ ਦਾਤਾ ਆਪੇ ਸੱਚਾ ਸੋਈ ਇਹ ਨਾ ਅਖਰਾ ਮਹਿ ਜੋ ਗੁਰਮੁਖ ਬੂਝੈ ਤਿਸ ਸਿਰ ਲੇਖ ਨਾ ਹੋਈ ਊੜੈ ਉਪਮਾ ਤਾ ਕੀ ਕੀਜੈ ਜਾ ਕਾ ਅੰਤ ਨਾ ਪਾਇਆ ਸੇਵਾ ਕਰਹਿ ਸਈ ਫਲ ਪਾਵ ਹੈ ਜਿਨੀ ਸੱਚ ਕਮਾਇਆ ਗੰਗਾ ਗਿਆਨ ਬੁਝਾ ਜੇ ਕੋਈ ਪੜਿਆ ਪੰਡਿਤ ਸੋਈ ਸਰਬ ਜੀਆ ਮਹਿ ਇੱਕੋ ਜਾਣੈ ਤਾ ਹਉਮੈ ਕਹਿ ਨ ਕੋਈ ਕੱਕੈ ਕੇਸ ਪੁੰਡਰ ਜਬ ਹੋਏ ਸਾ ਗੂਣਾ ਉਜਲਿਆ ਜਮ ਰਾਜੇ ਕੇ ਹੇਰੂ ਆਏ ਮਾਇਆ ਕੈ ਸੰਗਲ ਬੰਧ ਲਿਆ ਖਖੈ ਖੁੰਦਕਾਰ ਸਾ ਆਲਮ ਕਰ ਖਰੀਦ ਜਿਨ ਖਰਚ ਦਿਆ ਬੰਧਨ ਜਾ ਕੈ ਸਭ ਜਗ ਵਾਦਿਆ ਅਵਰੀ ਕਾ ਨਹੀਂ ਹੁਕਮ ਪਿਆ ਗੱਗੈ ਗੋਏ ਗਾਏ ਜਿਨ ਛੋਡੀ ਗੱਲੀ ਗੋਬਿੰਦ ਗਰਭ ਪਿਆ ਘਰ ਭਾਂਡੇ ਜਿਨ ਆਵੀ ਸਾਜੀ ਚਾੜਨ ਵਾਹੈ ਤਈ ਕੀਆ ਗੱਗੈ ਕਾਲ ਸੇਵਕ ਜੇ ਘਾਲੈ ਸਬਦ ਗੁਰੂ ਕੈ ਲਾਗ ਰਹੈ ਬੁਰਾ ਭਲਾ ਜੇ ਸੰਗ ਕਰ ਜਾਣੈ ਇਨ ਬਿਦ ਸਾਹਿਬ ਰਮਤ ਰਹੈ ਚੱਚੈ ਚਾਰ ਵੇਦ ਜਿਨ ਸਾਜੇ ਚਾਰੇ ਖਾਣੀ ਚਾਰ ਜੁਗਾ ਜੁਗ ਜੁਗ ਜੋਗੀ ਖਾਣੀ ਭੋਗੀ ਪੜਿਆ ਪੰਡਿਤ ਆਪ ਥੀਆ ਛਛੈ ਛਾਇਆ ਵਰਤੀ ਸਭ ਅੰਤਰੇ ਤੇਰਾ ਕੀਆ ਪਰਮ ਹੋਵਾ ਪਰਮੋ ਪਾਏ ਭੁਲਾਈ ਅਨ ਆਪੇ ਤੇਰਾ ਕਰਮ ਹੋਵਾ ਤਿਨ ਗੁਰੂ ਮਿਲਿਆ ਜੱਜੈ ਜਾਨ ਮੰਗਤ ਜਨ ਜਾਚੈ ਲਖ 84 ਭੀਖ ਭਵਿਆ ਏਕੋ ਲੇਵੈ ਏਕੋ ਦੇਵੈ ਅਵਰ ਨ ਦੂਜਾ ਮੈਂ ਸੁਣਿਆ ਜੱਜੈ ਝੂਰ ਮਰਹੁ ਕਿਆ ਪ੍ਰਾਣੀ ਜੋ ਕਿਸ ਦੇਣਾ ਸੋ ਦੇ ਰਹਾ ਦੇ ਦੇ ਵੇਖੈ ਹੁਕਮ ਚਲਾਏ ਜੋ ਜੀ ਜਿ ਪਿਆ ਨਿੰਨੈ ਨਦਰ ਕਰੇ ਜਾ ਦੇਖਾ ਦੂਜਾ ਕੋਈ ਨਾਹੀ ਏਕੋ ਰਵ ਰਹਾ ਸਭ ਥਾਈ ਏਕ ਵਸਿਆ ਮਨ ਮਾਈ ਟਟੈ ਟੰਚ ਕਰਹੁ ਕਿਆ ਪ੍ਰਾਣੀ ਘੜੀ ਕੇ ਮੋਹਤ ਕੇ ਉਠ ਚੱਲਣਾ ਜੂਐ ਜਨਮ ਨਾ ਹਾਰੋ ਆਪਣਾ ਭਾਜ ਪੜੋ ਤੁਮ ਹਰ ਸਰਣਾ ਠੱਠੈ ਠਾਢੇ ਵਰਤੀ ਤਨੇ ਅੰਤਰੇ ਹਰ ਚਰਨੀ ਜਿਨ ਕਾ ਚਿਤ ਲਾਗਾ ਚਿਤ ਲਾਗਾ ਸਹੀ ਜਨ ਨਿਸਤਰੇ ਤਉ ਪ੍ਰਸਾਦੀ ਸੁਖ ਪਾਇਆ ਡੱਡਾ ਡੰਕ ਕਰਹੁ ਕਿਆ ਪ੍ਰਾਣੀ ਜੋ ਕਿਛ ਵਾਸੋ ਸਭ ਚੱਲਣਾ ਤਿਸੈ ਸਰੇ ਬਹੁ ਤਾਸੁ ਪਾਵੋ ਸਰਬ ਨਿਰੰਤਰ ਰਵ ਰਹਾ ਡੱਡਾ ਢਾਹਿਓ ਉਸਾਰੈ ਆਪੇ ਜੋਤ ਪਾਵੈ ਤਵੈ ਤਿਵੈ ਕਰੇ ਕਰ ਕਰ ਵੇਖੈ ਹੁਕਮ ਚਲਾਏ ਤਿਸ ਨਿਸਤਾਰੇ ਜਾ ਕੋ ਨਜ਼ਰ ਕਰੇ ਨਾਣਾ ਰਵਤ ਰਹਿ ਕਰੇ ਅੰਤਰੇ ਹਰ ਗੁਣ ਗਾਵੈ ਸੋਈ ਆਪੇ ਆਪ ਮਿਲਾਏ ਕਰਤਾ ਪੁਨਰਬ ਜਨਮ ਨਾ ਹੋਈ ਤਤੈ ਤਾਰੂ ਭਵਜਲ ਹੋਆ ਤਾਕਾ ਅੰਤ ਨ ਪਾਇਆ ਨਾ ਤਰ ਨਾ ਤੁਲਹਾ ਹਮ ਬੂੜ ਸਿਤਾਰ ਲੇਹ ਤਾਰਨ ਰਾਇਆ ਥੱਥੈ ਥਾਨ ਥਾਨ ਅੰਤਰ ਸੋਈ ਜਾ ਕਾ ਕੀਆ ਸਭ ਹੋਆ ਕਿਆ ਭਰਮ ਕਿਆ ਮਾਇਆ ਕਹੀਐ ਜੋ ਤਿਸ ਭਾਵੈ ਸੋਈ ਪਲਾ ਦੱਦੈ ਦੋਸ ਨਾ ਦੇਉ ਕਿਸੈ ਦੋਸ ਕਰਮਾ ਆਪਣਿਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ ਨਾ ਦੀਜੈ ਅਵਰਜਨਾ ਧੱਧੈ ਧਾਰ ਕਲਾ ਜਿਨ ਛੋਟੀ ਹਰ ਚੀਜੀ ਜਿਨ ਰੰਗ ਕੀਆ ਤਿਸ ਦਾ ਦੀਆ ਸਭਨੀ ਲੀਆ ਕਰਮੀ ਕਰਮੀ ਹੁਕਮ ਪਿਆ ਨੰਨੈ ਨਾ ਭੋਗ ਨਿਤ ਭੋਗੈ ਨਾ ਡੀਠਾ ਨਾ ਸੰਭਲਿਆ ਗੱਲੀ ਹਉ ਆਗਣੀ ਭੈਣੇ ਕੰਤ ਨਾ ਕਬਹੂ ਮੈਂ ਮਿਲਿਆ ਪੱਪੈ ਸਾਹੂ ਪਰਮੇਸ਼ਰ ਵੇਖਣ ਕਉ ਪਰਪੰਚ ਕੀਆ ਦੇਖੈ ਬੂਝੈ ਸਭ ਕਿਛ ਜਾਣੈ ਅੰਤਰੇ ਬਾਹਰ ਰਵ ਰਹਾ ਹਫੈ ਭਾਈ ਸਭ ਜਗ ਪਾਸਾ ਜਉ ਕੈ ਸੰਗਲ ਬੰਧ ਲਿਆ ਗੁਰ ਪ੍ਰਸਾਦੀ ਸੇ ਨਰ ਉਬਰੇ ਜੇ ਹਰ ਸਰਨਾਗਤ ਭਜ ਪਿਆ ਬੱਬੇ ਬਾਜੀ ਖੇਲਣ ਲਾਗਾ ਚੌਪੜ ਕੀਤੇ ਜਾ ਜੁਗਾ ਜੀ ਜੰਦ ਸਭ ਸਾਰੀ ਕੀਤੇ ਪਾਸਾ ਢਾਲਣ ਆਪ ਲੱਗਾ ਅਭੈ ਭਾਲੈ ਸੇ ਫਲ ਪਾਵਹਿ ਗੁਰ ਪ੍ਰਸਾਦੀ ਜਿਨ ਕੋ ਭਉ ਪਿਆ ਮਨੁ ਫਿਰੈ ਨ ਚੇਤਾ ਮੂੜੇ ਲਖ 84 ਫੇਰ ਪਿਆ ਮੰਮੈ ਮੋਹ ਮਰਨ ਮਾਦ ਸੂਦਨ ਮਰਨ ਪਿਆ ਤਬ ਚੇਤਵਿਆ ਕਾਇਆ ਪੀਤਰ ਅਵਰੋ ਪੜਿਆ ਮੰਮਾ ਅਖਰ ਵਿਸਰਿਆ ਯਈਆ ਜਨਮ ਨ ਹੋਵੀ ਕਦਹੀ ਜੇਕਰ ਸੱਚ ਪਛਾਣੈ ਗੁਰਮੁਖ ਆਖਿਆ ਗੁਰਮੁਖ ਬੂਝੈ ਗੁਰਮੁਖ ਏਕੋ ਜਾਣੈ ਰਾਰਾ ਰਾਵਿ ਰਹਾ ਸਭ ਅੰਤਰਿ ਜੇਤੇ ਕੀਏ ਜਨਤਾ ਜੰਤੋ ਪਾਇ ਧੰਦਾ ਸਭ ਲਾਏ ਕਰਮ ਹੋਆ ਤਿਨ ਨਾਮ ਲਿਆ ਲੱਲੈ ਲਾਏ ਧੰਦਾ ਜਿਨ ਛੋਟੀ ਮੀਠਾ ਮਾਇਆ ਮੋਹ ਕੀਆ ਖਾਣਾ ਪੀੜਾ ਸਮ ਕਰ ਸਹਣਾ ਭਾਣੈ ਤਾ ਕੈ ਹੁਕਮ ਪਿਆ ਹੋਵੈ ਵਾਸਦੇਵ ਪਰਮੇਸ਼ਰ ਵੇਖਣ ਕੋ ਦਿਨ ਵੇਸ ਕੀਆ ਵੇਖੈ ਜਾਖੈ ਸਭ ਕਿਛ ਜਾਣੈ ਅੰਤਰ ਬਾਹਰਿ ਰਵ ਰਹਾ ਰਾੜੈ ਰਾੜ ਕਰਹਿ ਕਿਆ ਪ੍ਰਾਣੀ ਤਿਸੈ ਧਿਆਵੋ ਜੇ ਅਮਾਰ ਹੋਆ ਤਿਸੈ ਧਿਆਵੋ ਸਜ ਸਮਾਵੋ ਉਸ ਬਿਟੋ ਕੁਰਬਾਨ ਕੀਆ ਹਾ ਹੈ ਹੋਰ ਨਾ ਕੋਈ ਦਾਤਾ ਜੀ ਉਪਾਏ ਜਿਨ ਰਿਜਕ ਦਿਆ ਹਰਿ ਨਾਮ ਧਿਆਵੋ ਹਰਿ ਨਾਮ ਸਮਾਵੋ ਆਨ ਦਿਨ ਲਾਹਾ ਨਾਮ ਲਿਆ ਆਇੜਾ ਆਪ ਕਰੇ ਜਿਨ ਛੋਟੀ ਜੋ ਕਿਛ ਕਰਨਾ ਸੋ ਕਰ ਰਹਾ ਕਰੇ ਕਰਾਏ ਸਭ ਕੇ ਜਾਣੈ ਨਾਨਕ ਸਾਇਰੇ ਕਹਿਆ ਰਾਗ ਆਸਾ ਮਹੱਲਾ ਤੀਜਾ ਪੱਟੀ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਐਓ ਉਂਗੈ ਸਭ ਆਇਆ ਕਾਖੈ ਘੰਗੈ ਕਾਲ ਭਿਆ ਰੀਰੀ ਲੱਲੀ ਪਾਪ ਕਮਾਣੇ ਵੜਿ ਅਵਗਣ ਗੁਣ ਸਰਿਆ ਮਨ ਐਸਾ ਲੇਖਾ ਤੂੰ ਕੀ ਪੜਿਆ ਲੇਖਾ ਦੇਣਾ ਤੇਰਾ ਸਿਰ ਰਹਾ ਰਹਾਉ ਆਇਆ ਸਿਮਰੈ ਨਾਹੀ ਨੰਨੈ ਨਾਤ ਦੁ ਨਾਮ ਲਿਆ ਛਛੈ ਚੀਜੈ ਐਨਸ ਮੂੜੇ ਕਿਉ ਛੂਟਾ ਜਮ ਪਾਕੜਿਆ ਬੱਬੈ ਬੂਝੈ ਨਾਹੀ ਮੂੜੇ ਭਰਮ ਭੁਲੇ ਤੇਰਾ ਜਨੁ ਗਿਆ ਅਨਹੋਦਾ ਨਾਉ ਤਰਾਇਓ ਪਾਥਾ ਅਵਰਾ ਕਾ ਭਾਰ ਤੁਧ ਲਿਆ ਜੱਜੈ ਜੋਤ ਹਿਰ ਲਈ ਤੇਰੀ ਮੂੜੇ ਅੰਤ ਗਿਆ ਪਛਤਾਵਹਿਗਾ ਏਕ ਸ਼ਬਦ ਤੂੰ ਚੀਨਹਿ ਜੀ ਫਿਰ ਫਿਰ ਜੂਨੀ ਆਵਹਿਗਾ ਤੁਧ ਸਿਰ ਲਿਖਿਆ ਸੋ ਪੜ ਪੰਡਿਤੇ ਅਵਰਾ ਨੋ ਨਾ ਸਿਖਾਲ ਵਿਖਿਆ ਪਹਿਲਾ ਫਾਹਾ ਪਿਆ ਪਾਧੇ ਪਿੱਛੋ ਦੇ ਗਲ ਚਾਟੜਿਆ ਸੱਸੈ ਸੰਜਮ ਗਇਓ ਮੂੜੇ ਏ ਬਦਾਨ ਤੁਧ ਖੁਥਾਇ ਲਿਆ ਸਾਈ ਪੁੱਤਰੀ ਜਜਮਾਨ ਕੀ ਸਾ ਤੇਰੀ ਏ ਧਾਨ ਖਾਦਾ ਤੇਰਾ ਜਨੂ ਗਿਆ ਮਮੈ ਮਤ ਹੀਰ ਲਈ ਤੇਰੀ ਮੂੜੇ ਹਉ ਮੈਂ ਵੱਡਾ ਰੂਪ ਪਿਆ ਅੰਤਰ ਬ੍ਰਹਮ ਨਾ ਜੀਨਿਆ ਮਾਇਆ ਕਾ ਮੋਹ ਤਾਜ ਪਿਆ ਕੱਕੈ ਕਾਮ ਕ੍ਰੋਧ ਭਰਮਿਓ ਮੂੜੇ ਮਮਤਾ ਲਾਗੇ ਤੁਧ ਹਰਿ ਵਿਸਰਿਆ ਪੜਹਿ ਗੁਣੈ ਤੂੰ ਬਹੁਤ ਪੁਕਾਰੈ ਮੇਣ ਬੂਝੇ ਤੂੰ ਡੂਬ ਮੋਆ ਤਤੈ ਤਾਮਸ ਜਲਿਓ ਮੂੜੇ ਥੱਥੈ ਥਾਨ ਭ੍ਰਿਸ਼ਟ ਹੋਆ ਕੱਘੈ ਘਰ ਘਰ ਫਿਰੈ ਤੂੰ ਮੂੜੇ ਦੱਦੈ ਦਾਨ ਨਾ ਤੁਧ ਲਿਆ ਪੱਪੈ ਪਾਰ ਨ ਪਵਹੀ ਮੂੜੇ ਪਰਪੰਚ ਤੂੰ ਪਲਚ ਰਹਾ ਸੱਚਾ ਆਪ ਖਵਾਇਓ ਮੂੜੇ ਇਹੋ ਸਿਰ ਤੇਰਾ ਲੇਖ ਪਿਆ ਪੱਬਹਿ ਪਵਜਲ ਡੁੱਬੋ ਮੂੜੇ ਮਾਇਆ ਵਿੱਚ ਗਲਤਾਨ ਭਇਆ ਗੁਰ ਪ੍ਰਸਾਦੀ ਏਕੋ ਜਾਣੈ ਏ ਘੜੀ ਮਹਿ ਪਾਰਿ ਪਿਆ ਵਵੈ ਵਾਰੀ ਆਇਆ ਮੂੜੇ ਵਾਸ ਦਿਓ ਤਦ ਵਿਸਰਿਆ ਇਹ ਵੇਲਾ ਨਾ ਲਾਸੈ ਮੂੜੇ ਫੇਰ ਤੂੰ ਜਮ ਕੈ ਵਸ ਪਿਆ ਝੱਝੈ ਕਦੇ ਨਾ ਝੂਰਾ ਮੂੜੇ ਸਤਿਗੁਰ ਕਾ ਉਪਦੇਸ਼ ਸੁਣ ਤੂੰ ਵਿਖਾ ਸਤਿਗੁਰ ਬਾਝੋ ਗੁਰ ਨਹੀਂ ਕੋਈ ਨਿਗੁਰੇ ਗਾਹੈ ਨਾ ਬੁਰਾ ਤਦੈ ਤਾਵਤ ਵਰਜ ਰਖ ਮੂੜੇ ਅੰਤਰ ਤੇਰਾ ਨਿਧਾਨ ਪਿਆ ਗੁਰਮੁਖ ਹੋਵੈ ਤਾਂ ਹਰਿ ਰਸ ਪੀਵੈ ਜੁਗਾ ਜੁਗੰਤਰ ਖਾਏ ਪਿਆ ਗੱਗੈ ਗੋਬਿੰਦ ਚਿਤ ਕਰ ਮੂੜੇ ਗੱਲੀ ਕਿਨੈ ਨਾ ਪਾਇਆ ਗੁਰ ਕੇ ਚਰਨ ਹਿਰਦੈ ਵਸਾਏ ਮੂੜੇ ਪਿਛਲੇ ਗੁਨਾਹ ਸਭ ਬਖਸ਼ ਲਿਆ ਹੈ ਹਰ ਕਥਾ ਬੂਝ ਤੂੰ ਊੜੇ ਤਾਸ ਦਾਸ ਹੋਈ ਮਨ ਮੁਖ ਪੜੈ ਤੇਤਾ ਦੁਖ ਲਾਗੈ ਵਿਣ ਸਤਿਗੁਰੂ ਮੁਕਤ ਨਾ ਹੋਈ ਰਾਰੈ RAM ਚਿਤ ਕਰ ਮੂੜੇ ਹਿਰਦਾ ਤਿਨ ਕਹਿ ਰਵ ਰਹਾ ਗੁਰ ਪ੍ਰਸਾਦੀ ਜਿਨੀ RAM ਪਚਾਤਾ ਨਿਰਗੁਣ RAM ਤਿਨੀ ਬੂਝ ਲੈਹਾ ਤੇਰਾ ਅੰਤ ਨਾ ਜਾਈ ਲਖਿਆ ਕਥ ਨਾ ਜਾਈ ਹਰ ਕਥਿਆ ਨਾਨਕ ਜਿਨ ਕੋ ਸਤਿਗੁਰ ਮਿਲਿਆ ਤਿਨ ਕਾ ਲੇਖਾ ਨਿਪੜਿਆ ਰਾਗ ਆਸਾ ਮਹੱਲਾ ਪਹਿਲਾ ਅਛੰਤ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੁੰਦ ਜੋਨ ਬਾਲੜੀਏ ਮੇਰਾ ਪਿਰ ਲਾ ਰਾਮ ਤਨ ਪਿਰ ਨੇਹੋ ਕਣਾ ਰਸ ਪ੍ਰੀਤ ਦਇਆਲਾ ਰਾਮ ਤਨ ਪਿਰ ਹੈ ਮੇਲਾ ਹੋਏ ਸੁਆਮੀ ਆਪ ਪ੍ਰਭ ਕਿਰਪਾ ਕਰੇ ਸੇਜਾ ਸੁਹਾਵੀ ਸੰਗ ਪਿਰ ਕੈ ਸਾਥ ਸਾਰੇ ਅੰਮ੍ਰਿਤ ਭਰੇ ਕਰ ਦਇਆ ਮੈਂ ਦਇਆਲ ਸਾਚੇ ਸ਼ਬਦ ਮਿਲ ਗੁਣ ਗਾਵੋ ਨਾਨਕਾ ਹਰ ਵਰ ਦੇਖ ਵਿਕਸੀ ਮੁੰਧ ਮਾਨੇ ਓ ਮਾਹੋ ਮੁੰਦ ਸਾਸ ਲੋਨੜੀਏ ਇਕ ਪ੍ਰੇਮ ਬਿਨੰਤੀ RAM ਮੈਂ ਮਨ ਤਨ ਹਰਿ ਭਾਵੈ ਪ੍ਰਭ ਸੰਗਮ ਰਾਤੀ RAM ਪ੍ਰਭ ਪ੍ਰੇਮ ਰਾਤੀ ਹਰਿ ਬਿਨੰਤੀ ਨਾਮ ਹਰਿ ਕੈ ਸੁਖ ਵਸੈ ਤਉ ਗੁਣ ਪਛਾਣੈ ਤਾ ਪ੍ਰਭ ਜਾਣੈ ਗੁਣਾ ਵਾਸਿ ਅਵਗਣ ਨਸੈ ਤੁਧ ਬਾਦ ਇਕ ਤਲ ਰਹਿ ਨਾ ਸਾਕਾ ਕਹਣ ਸੁਣਨ ਨਾ ਧੀਜੇ ਨਾਨਕਾ ਪ੍ਰਿਉ ਪ੍ਰਿਉ ਕਰ ਪੁਕਾਰੇ ਰਸਨ ਰਸ ਮਨ ਭੀਜੇ ਸਹਿ ਸਹਿਲੜਿਓ ਮੇਰਾ ਫਿਰ ਬਣ ਜਾ ਰਾਮ ਹਰਿ ਨਾਮ ਮੋਹ ਬਣੰਜੜਿਆ ਰਸ ਮੋਲਿਆ ਪਾਰਾ ਰਾਮ ਮੋਲਿਆ ਮੋਲੋ ਸਜ ਕਰ ਢੋਲੋ ਪ੍ਰਭ ਆਵੈ ਤਾਂ ਮੁੰਦ ਭਲੀ ਇਕ ਸੰਗ ਹਰ ਕੈ ਕਰਹਿ ਰਲਿਆ ਹੋ ਪੁਕਾਰੀ ਦਰ ਖਲੀ ਕਰਨ ਕਾਰਨ ਸਮਰੱਥ ਸਰੀ ਤਾਰੇ ਆਪ ਕਾਰਜ ਸਾਰੇ ਨਾਨਕ ਨਦਰੀ ਧਨ ਸੋਹਾਗਣੇ ਸ਼ਬਦ ਅਵਸਾਧਾਰੇ ਹਾਂ ਕਰੇ ਸਾਚਾ ਸੋਇੜਾ ਪ੍ਰਭ ਆਏ ਏੜੇ ਮੀਤਾ ਰਾਮ ਰਾਵੇ ਰੰਗ ਰਾਤੜਿਆ ਮਨ ਲੀੜਾ ਦੀਤਾ ਰਾਮ ਆਪਣਾ ਮਨ ਦੀਆ ਹਰ ਵਰ ਲੀਆ ਜਿਉ ਭਾਵੈ ਤਿਉ ਰਾਵੇ ਤਨ ਮਨ ਫਿਰ ਆਗੈ ਸਭ ਸੁਭਾਗੈ ਘਰ ਅੰਮ੍ਰਿਤ ਫਲ ਪਾਵੇ ਬੁੱਧਿ ਪਾਠ ਨਾ ਪਾਈਐ ਬਹੁ ਚਤੁਰਾਈਐ ਭਾਇ ਮਿਲੈ ਮਨ ਭਾਣੇ ਨਾਨਕ ਠਾਕੁਰ ਮੀਤ ਹਮਾਰੇ ਹਮ ਨਾਹੀ ਲੋਕਾਣੇ ਆਸਾ ਮਹੱਲਾ ਪਹਿਲਾ ਅਨਹਦੋ ਅਨਹਦ ਵਾਜੈ ਰੁਣ ਚੁਣਕਾਰੇ RAM ਮੇਰਾ ਮਨੋ ਮੇਰਾ ਮਨ ਰਾਤਾ ਲਾਲ ਪਿਆਰੇ RAM ਦਿਨ ਰਾਤਾ ਮਨ ਬੈਰਾਗੀ ਸੁਨ ਮੰਡਲ ਕਰ ਪਾਇਆ ਆਦ ਪੁਰਖ ਅਪਰੰਪਰ ਪਿਆਰਾ ਸਤਿਗੁਰ ਅਲਖ ਲਖਾਇਆ ਆਸਣ ਬੈਸਣ ਥਿਰ ਨਾਰਾਇਣ ਤਿਤ ਮਨ ਰਾਤਾ ਵਿਚਾਰੇ ਨਾਨਕ ਨਾਮ ਰਤੇ ਬੈਰਾਗੀ ਅਨਹਦ ਰੁਣ ਚੁਣਕਾਰੇ ਤਿਤ ਅਗਮ ਤਿਤ ਪੁਰੇ ਕਹੋ ਕਿਤ ਵਿ ਜਾਈਐ RAM ਸੱਚ ਸੰਜਮੋ ਸਾਰ ਗੁਣਾ ਗੁਰ ਸ਼ਬਦ ਕਮਾਈਐ RAM ਸਾਜ ਸ਼ਬਦ ਕਮਾਇਆ ਨਿਰਗਰ ਜਾਈਐ ਪਾਈਐ ਗੁਣੀ ਨਿਧਾਨਾ ਤੇ ਸਾਹਾ ਮੂਲ ਪਤ ਨਹੀਂ ਡਾਲੀ ਸਿਰ ਸਭਨਾ ਪ੍ਰਧਾਨਾ ਜਪ ਤਪ ਕਰ ਕਰ ਸੰਜਮ ਥਾਕੀ ਹੱਠ ਨਿਗ੍ਰਹਿ ਨਹੀਂ ਪਾਈਐ ਨਾਨਕ ਸਾਜ ਮਿਲੇ ਜਗ ਜੀਵਨ ਸਤਿਗੁਰ ਬੂਝ ਬੁਝਾਈਐ ਗੁਰ ਸਾਗਰੋ ਰਤਨਾਗਰ ਤਿਤ ਰਤਨ ਕਨੇਰੇ RAM ਕਰ ਮਜਨੋ ਸਬਦ ਸਰੇ ਮਨ ਨਿਰਮਲ ਮੇਰੇ RAM ਨਿਰਮਲ ਜਲ ਨਹਾਏ ਜਾ ਪ੍ਰਭ ਭਾਏ ਪੰਚ ਮਿਲੇ ਵਿਚਾਰੇ ਕਾਮ ਕ੍ਰੋਧ ਕਪਟ ਵਿਖਿਆ ਤਾਜੇ ਸਚ ਨਾਮ ਉਰ ਧਾਰੇ ਹਉ ਮੈਂ ਲੋਭ ਲਹਰ ਲੱਭ ਥਾਕੇ ਪਾਏ ਦੀਨ ਦਇਆਲਾ ਨਾਨਕ ਗੁਰ ਸਮਾਨ ਤੀਰਥ ਨਹੀਂ ਕੋਈ ਸਾਚੇ ਗੁਰ ਗੋਪਾਲਾ ਹੋ ਬਨ ਬਨੋ ਦੇਖ ਰਹੀ ਤ੍ਰਿਣ ਦੇਖ ਸਵਾ ਆਰਾਮ ਤ੍ਰਿਭਵਨੋ ਤੁਝੈ ਕੀਆ ਸਭ ਜਗ ਸਵਾਇਆ ਆਰਾਮ ਤੇਰਾ ਸਭ ਕੀਆ ਤੂੰ ਥਿਰ ਥੀਆ ਤੋ ਸਮਾਨ ਕੋ ਨਾਹੀ ਤੂੰ ਦਾਤਾ ਸਭ ਜਾਚਕ ਤੇਰੇ ਤੁਧ ਬਿਨ ਕੇ ਸਾਲਾਈ ਅਣ ਮੰਗਿਆ ਦਾਨ ਦੀਜੈ ਦਾਤੇ ਤੇਰੀ ਭਗਤ ਭਰੇ ਪੰਡਾਰਾ ਰਾਮ ਨਾਮ ਮਨ ਮੁਕਤ ਨਾ ਹੋਈ ਨਾਨਕ ਕਹਿ ਵਿਚਾਰਾ ਆਸਾ ਮਹੱਲਾ ਪਹਿਲਾ ਮੇਰਾ ਮਨੋ ਮੇਰਾ ਮਨ ਰਾਤਾ ਰਾਮ ਪਿਆਰੇ RAM ਸਚ ਸਾਹਿਬੋ ਆਦ ਪੁਰਖ ਅਪਰੰਪਰੋ ਧਾਰੇ RAM ਅਗਮੇ ਅਗੋਚਰ ਅਪਰ ਅਪਾਰਾ ਪਾਰ ਬ੍ਰਹਮ ਪ੍ਰਧਾਨੋ ਆਦ ਜੁਗਾਦੀ ਹੈ ਪੀ ਹੋਸੀ ਅਵਰ ਝੂਠਾ ਸਮਾਨੋ ਕਰਮ ਧਰਮ ਕੀ ਸਾਰ ਨਾ ਜਾਣੈ ਸਰਦ ਮੂਤ ਕਿਉ ਪਾਈਐ ਨਾਨਕ ਗੁਰਮੁਖ ਸ਼ਬਦ ਪਛਾਣੈ ਐਨਸ ਨਾਮ ਧਿਆਈਐ ਮੇਰਾ ਮਨੁ ਮੇਰਾ ਮਨ ਮਾਨਿਆ ਨਾਮ ਸਖਾਈ RAM ਹਉ ਮੈਂ ਮਮਤਾ ਮਾਇਆ ਸੰਗ ਨ ਜਾਈ RAM ਮਾਤਾ ਪਿਤ ਭਾਈ ਸੁਤ ਚਤੁਰਾਈ ਸੰਗ ਨ ਸੰਪੈ ਨਾਰੇ ਸਾਰ ਕੀ ਪੁਤਰੀ ਪਾਰਿ ਹਰਿ ਤਿਆਗੀ ਚਰਨ ਤਲੈ ਵਿਚਾਰੇ ਆਦਿ ਪੁਰਖ ਇੱਕ ਚਲਤ ਦਿਖਾਇਆ ਜਹ ਦੇਖਾ ਤਾ ਸੋਈ ਨਾਨਕ ਹਰ ਕੀ ਭਗਤ ਨਾ ਛੋਡੋ ਸਾਜੇ ਹੋਏ ਸੋ ਹੋਈ ਮੇਰਾ ਮਨੋ ਮੇਰਾ ਮਨ ਨਿਰਮਲ ਸਾਜ ਸੰਭਾਲੇ RAM ਆਵਗਣ ਮੇਰ ਚਲੇ ਗੁਣ ਸੰਗਮ ਲਾਲੇ RAM ਆਵਗਣ ਪਰ ਹਰ ਕਰਨੀ ਸਾਰੀ ਦਰ ਸਚੈ ਸਜਿਆਰੋ ਆਵਣ ਜਾਵਣ ਠਾਗ ਰਹਾਏ ਗੁਰਮੁਖ ਤਤ ਵਿਚਾਰੋ ਸਾਜਨ ਉਮੀਦ ਸੁਜਾਨ ਸਖਾ ਤੂੰ ਸੱਚ ਮਿਲੈ ਵਡਿਆਈ ਨਾਨਕ ਨਾਮ ਰਤਨ ਪ੍ਰਗਾਸਿਆ ਐਸੀ ਗੁਰਮਤਿ ਪਾਈ ਸਚ ਅੰਜਨੋ ਅੰਜਨ ਸਾਰ ਨਿਰੰਜਨ ਰਾਤਾ RAM ਮੰਤਨ ਰਵ ਰਹਾ ਜਗ ਜੀਵਨੋ ਦਾਤਾ RAM ਜਗ ਜੀਵਨ ਦਾਤਾ ਮਨ ਰਾਤਾ ਸਾਜ ਮਿਲੈ ਮੇਲ ਆਇਆ ਸਾਧ ਸਵਾ ਸੰਤਾ ਕੀ ਸੰਗਤਿ ਨਦਰ ਪ੍ਰਭੂ ਸੁਖ ਪਾਇਆ ਹਰ ਕੀ ਭਗਤ ਰਤੇ ਬੈਰਾਗੀ ਚੂਕੇ ਮੋਹ ਪਿਆਸਾ ਨਾਨਕ ਹਉ ਮੈਂ ਮਾਰਿ ਪਤੀਣੇ ਮਿਰਲੇ ਦਾਸ ਉਦਾਸਾ ਰਾਗ ਆਸਾ ਮਹੱਲਾ ਪਹਿਲਾ ਛੰਤ ਘਰ ਦੂਜਾ ਇੱਕ ਓੰਕਾਰ ਸਤਿਗੁਰੂ ਪ੍ਰਸਾਦਿ ਤੂੰ ਸਭਨੀ ਥਾਈ ਜਿੱਥੈ ਹੋ ਜਾਈ ਸਾਚਾ ਸਿਰਜਣਹਾਰ ਜੀਓ ਸਭਨਾ ਕਾ ਦਾਤਾ ਕਰਮ ਵਿਦਾਤਾ ਦੁਖ ਵਿਸਾਰਨਹਾਰ ਜੀਓ ਦੁਖ ਵਿਸਾਰਨਹਾਰ ਸੁਆਮੀ ਕੀਤਾ ਜਾ ਕਾ ਹੋਵੈ ਕੋਟ ਕੋਟ ਅੰਤਰ ਪਾਪਾ ਕੇਰੇ ਏ ਘੜੀ ਮਹਿ ਖੋਵੈ ਹੰਸ ਸੇ ਹੰਸਾ ਬੱਗ ਸੇ ਬੱਗਾ ਘਾਟ ਘਟ ਕਰੇ ਵਿਚਾਰ ਜੀਓ ਤੂੰ ਸਭਨੀ ਥਾਈ ਜਿੱਥੈ ਹੋ ਜਾਈ ਸਾਚਾ ਸਿਰਜਣਹਾਰ ਜੀਓ ਜਿਨ ਇੱਕ ਮਨ ਧਿਆਇਆ ਤਿਨ ਸੁਖ ਪਾਇਆ ਤੇ ਵਿਰਲੇ ਸੰਸਾਰ ਜੀਓ ਤਿਨ ਜਮ ਨੇੜ ਨ ਆਵੇ ਗੁਰ ਸ਼ਬਦ ਕਮਾਵੇ ਕਹੋ ਨਾ ਆਵੇ ਹਾਰਿ ਜੀਓ ਤੇ ਕਬਹੁ ਨ ਹਾਰੈ ਹਰਿ ਹਰਿ ਗੁਣ ਸਾਰੈ ਤਿਨ ਜਮ ਨੇੜ ਨ ਆਵੇ ਜੰਮਣ ਮਰਨ ਤੇ ਨਾ ਕਾ ਚੂਕਾ ਜੋ ਹਰਿ ਲਾਗੇ ਪਾਵੇ ਗੁਰਮਤਿ ਹਰ ਰਸ ਹਰ ਫਲ ਪਾਇਆ ਹਰ ਹਰ ਨਾਮ ਉਰ ਧਾਰ ਜੀਓ ਜਿਨ ਇੱਕ ਮਨ ਧਿਆਇਆ ਤਿਨ ਸੁਖ ਪਾਇਆ ਤੇ ਵਿਰਲੇ ਸੰਸਾਰ ਜੀਓ ਜਿਨ ਜਗਤੋ ਪਾਇਆ ਧੰਦਾ ਲਾਇਆ ਤਿਸੈ ਵਿਟੋ ਕੁਰਬਾਨ ਜੀਓ ਤਾਂ ਕੀ ਸੇਵ ਕਰੀਜੈ ਲਾਹਾ ਲੀਜੈ ਹਰ ਦਰਗਾ ਪਾਜੈ ਮਾਨ ਜੀਓ ਹਰ ਦਰਗਾ ਮਾਨ ਸੋਈ ਜਨ ਪਾਵੈ ਜੋ ਨਰ ਏਕ ਪਛਾਣੈ ਉਹ ਨਾਮ ਨਿਧਿ ਪਾਵੈ ਗੁਰਮਤਿ ਹਰਿ ਧਿਆਵੈ ਨਿਤ ਹਰਿ ਗੁਣ ਆਖ ਵਖਾਣੈ ਅਹਨਿਸ ਨਾਮ ਤਿਸੈ ਕਾ ਲੀਜੈ ਹਰਿ ਊਤਮ ਪੁਰਖ ਪ੍ਰਧਾਨ ਜੀਓ ਜਿਨ ਜਗਤੋ ਪਾਇਆ ਧੰਦੈ ਲਾਇਆ ਹਉ ਤਿਸੈ ਵਿਟੋ ਕੁਰਬਾਨ ਜੀਓ ਨਾਮ ਲੈਨ ਸੇ ਸੋ ਹੈ ਤਿਨ ਸੁਖ ਫਲ ਹੋਵੈ ਮਾਨੈ ਸੇ ਜਿਨ ਜਾਹੇ ਜੀਓ ਤਿਨ ਫਲ ਟੂਟ ਨ ਆਵੈ ਜਾਤ ਪਾਵੈ ਜੇ ਜੁਗ ਕੇਤੇ ਜਾਹੇ ਜੀਓ ਜੇ ਜੁਗ ਕੇਤੇ ਜਾਹੇ ਸੁਆਮੀ ਤਿਨ ਫਲ ਟੂਟ ਨ ਆਵੈ ਤਿਨ ਜਰਾ ਨਾ ਮਰਨਾ ਨਰਕ ਨਾ ਪਰਣਾ ਜੋ ਹਰਿ ਨਾਮ ਧਿਆਵੈ ਹਰਿ ਹਰ ਕਰਹਿ ਸੇ ਸੁਖੈ ਨਾਹੀ ਨਾਨਕ ਪੀੜ ਨਾ ਖਾਹੇ ਜੀਉ ਨਾਮ ਲੈਣ ਸੇ ਹੈ ਤਿਨ ਸੁਖ ਫਲ ਹੋਵੈ ਮਨ ਹੈ ਸੇ ਜਿਣ ਜਾਹੇ ਜੀਉ ਇਕ ਓੰਕਾਰ ਸਤਿਗੁਰੂ ਪ੍ਰਸਾਦਿ ਆਸਾ ਮਹੱਲਾ ਪਹਿਲਾ ਛੰਤ ਘਰ ਤੀਜਾ ਤੂੰ ਸੁਣ ਹਰਨਾ ਕਾਲਿਆ ਕੀ ਵਾੜੀਐ ਰਾਤਾ RAM ਬੇਖਲ ਮੀਠਾ ਚਾਰ ਦਿਨ ਫਿਰ ਹੋਵੇ ਤਾਤਾ RAM ਫਿਰ ਹੋਏ ਤਾਤਾ ਖਰਾ ਮਾਤਾ ਨਾਮ ਬਿਨ ਪ੍ਰਤਾਪੇ ਉਹ ਜੀਵ ਸਾਇਰ ਦੇ ਲਹਰੀ ਵਿਜਲ ਜਿਵੈ ਚਮਕੈ ਹਰ ਬਾਜ ਰਾਖਾ ਕੋਏ ਨਾਹੀ ਸੋਏ ਤੁਝੈ ਵਿਸਾਰਿਆ ਸਤ ਕਹੈ ਨਾਨਕ ਚੇਤਰੇ ਮਨ ਮਰਹਿ ਹਰਣਾ ਕਾਲਿਆ ਪਵਰਾ ਫੂਲ ਭਵੰਤਿਆ ਅੰਦੋਖਤ ਭਾਰੀ RAM ਮੈਂ ਗੁਰੂ ਪੁੱਛੈ ਆਪਣਾ ਸਾਚਾ ਵਿਚਾਰੀ RAM ਵਿਚਾਰ ਸਤਿਗੁਰ ਮੁਝੈ ਪੂਛਿਆ ਭਵਰ ਬੇਲੀ ਰਾਤੋ ਸੂਰਜ ਚੜਿਆ ਪਿੰਡ ਪੜਿਆ ਤੇਲ ਤਾਵਣ ਤਾਤੋ ਜਮ ਮਗ ਬਾਧਾ ਖਾਹੇ ਚੋਟਾ ਸ਼ਬਦ ਬਿਨ ਬੇਤਾਲਿਆ ਸਚ ਕਹੈ ਨਾਨਕ ਚੇਤ ਰੇ ਮਨ ਮਰਹਿ ਭਵਰਾ ਕਾਲਿਆ ਮੇਰੇ ਜੀ ਅੜਿਆ ਪਰਦੇਸੀਆ ਕਿਤ ਪਵਹਿ ਜੰਜਾਲੇ RAM ਸਾਚਾ ਸਾਹਿਬ ਮਨ ਵਸੈ ਕੀ ਫਾਸੈ ਜਮ ਜਾਲੇ RAM ਮਛਲੀ ਵਿਚੁੰਨੀ ਨੈਣ ਰੁੰਨੀ ਜਾਲ ਬਧਿਕ ਪਾਇਆ ਸੰਸਾਰ ਮਾਇਆ ਮੋਹ ਮੀਠਾ ਅੰਤ ਭਰਮ ਚੁਕਾਇਆ ਭਗਤ ਕਰ ਚਿਤ ਲਾਏ ਹਰ ਸੋ ਛੋੜ ਮਰਹੁ ਅੰਦੇ ਸਿਆ ਸਜ ਕਹੈ ਨਾਨਕ ਚੇਤਰੇ ਮਨ ਜੀੜਿਆ ਪਰਦੇਸੀਆ ਨਦੀਆ ਵਾਹ ਵਿਛੁੰਨਿਆ ਮੇਲਾ ਸੰਜੋਗੀ RAM ਜੁਗ ਜੁਗ ਮੀਠਾ ਵਿਸ ਭਰੇ ਕੋ ਜਾਣੈ ਜੋਗੀ RAM ਕੋਈ ਸਾਹਜ ਜਾਣੈ ਹਰ ਪਛਾਣੈ ਸਤਿਗੁਰੂ ਜਿਨ ਚੇਤਿਆ ਬਿਨ ਨਾਮ ਹਰ ਕੇ ਪਰਮ ਪੂਲੇ ਪਚਹਿ ਮੁਗਦ ਚੇਤਿਆ ਹਰੀ ਨਾਮ ਭਗਤ ਨਾ ਹਿਰਦੈ ਸਾਚਾ ਸੇ ਅੰਤ ਤਾਹੀ ਰੁੰਨਿਆ ਸਚ ਕਹੈ ਨਾਨਕ ਸਬਦ ਸਾਚੈ ਮੇਲੇ ਚਰੀ ਵਿਚੁੰਨਿਆ ਇਕ ਓੰਕਾਰ ਸਤਿਗੁਰੂ ਪ੍ਰਸਾਦ ਆਸਾ ਮਹੱਲਾ ਤੀਜਾ ਛੰਤ ਘਰ ਪਹਿਲਾ ਹਮ ਕਰੇ ਸਾਚਾ ਸੋਹਿਲਾ ਸਾਚਾ ਸਭ ਸੁਹਾਇਆ RAM ਤਾਨ ਪਿਰ ਮੇਲ ਪਿਆ ਪ੍ਰਭ ਆਪ ਮਿਲਾਇਆ RAM ਰਵਿ ਆ ਮਿਲਾਇਆ ਸਜ ਮਨ ਵਸਾਇਆ ਕਾਮਣ ਸਾਜੇ ਮਾਤੀ ਗੁਰ ਸਬਦ ਗਾਰੀ ਸੱਚ ਸਵਾਰੀ ਸਦਾ ਰਾਵੇ ਰੰਗ ਰਾਤੀ ਆਪ ਗਵਾਏ ਹਰ ਵਰ ਪਾਏ ਤਾਂ ਹਰ ਰਸ ਮਨ ਵਸਾਇਆ ਕਹੋ ਨਾਨਕ ਗੁਰ ਸਬਦ ਸਵਾਰੀ ਸਭ ਲਿਓ ਜਨਮ ਸਬਾਇਆ ਦੂਜੜਾ ਕਾਮਣ ਭਰਮ ਭੁੱਲੀ ਹਰ ਵਰ ਨਾ ਪਾਏ RAM ਕਾਮਣ ਗੁਣ ਨਾਹੀ ਬਿਰਥਾ ਜਨਮ ਗਵਾਏ RAM ਬਿਰਥਾ ਜਨਮ ਗਵਾਏ ਮਨੁਖ ਇਆਣੀ ਔਗਣਵੰਤੀ ਝੂਰੇ ਆਪਣਾ ਸਤਿਗੁਰ ਸੇਵ ਸਦਾ ਸੁਖ ਪਾਇਆ ਤਾ ਫਿਰ ਮਿਲਿਆ ਅਦੂਰੇ ਦੇਖ ਫਿਰ ਵਿਗਸੀ ਅੰਦਰੋ ਸਰਸੀ ਸੱਚੈ ਸਭ ਸੁਭਾਏ ਨਾਨਕ ਬਿਨ ਨਾਵੈ ਕਾਮਣੀ ਭਰਮ ਭੁਲਾਣੀ ਮਿਲ ਪ੍ਰੀਤਮ ਸੁਖ ਪਾਏ ਫਿਰ ਸੰਗ ਕਾਉਣ ਜਾਣਿਆ ਗੁਰਮੇ ਮਿਲਾਈ RAM ਅੰਤਰ ਸ਼ਬਦ ਮਿਲੀ ਸਾਜੇ ਤਪਤ ਬੁਝਾਈ RAM ਸ਼ਬਦ ਤਵਤ 부ਝਾਈ ਅੰਤਰ ਸਾਂਤ ਆਈ ਸਹਜ ਹਰ ਰਸ ਚਾਖਿਆ ਮਿਲ ਪ੍ਰੀਤ ਹੋਈ ਆਪਣੇ ਸਦਾ ਰੰਗ ਮਾਣੇ ਸੱਚਾ ਸਭ ਸੁਭਾਖਿਆ ਪਾੜਿ ਪਾੜਿ ਪੰਡਿਤ ਮੋਨੀ ਥਾਕੇ ਭੇਖੀ ਮੁਕਤ ਨਾ ਪਾਈ ਨਾਨਕ ਬਿਨ ਭਗਤੀ ਜਗ ਨਾ ਸੱਚਾ ਸਬਦ ਮਿਲਾਈ ਸਾਤ ਹਨ ਮਨ ਅਨੰਦ ਭਇਆ ਹਰ ਜੀਓ ਮੇਲ ਪਿਆਰੇ RAM ਹਨ ਹਰ ਕੈ ਰਸ ਰਸੀ ਗੁਰ ਕੈ ਸਬਦ ਅਪਾਰੇ RAM ਸਬਦ ਅਪਾਰੇ ਮਿਲੇ ਪਿਆਰੇ ਸਦਾ ਗੁਣ ਸਾਰੇ ਮਨ ਵਸੇ ਸੇ ਸੁਹਾਵੀ ਜਾ ਪਿਰ ਰਾਵੀ ਮਿਲ ਪ੍ਰੀਤਮ ਅਵਗਣ ਨਸੇ ਜਿਤ ਘਰ ਨਾਮ ਹਰਿ ਸਦਾ ਧਿਆਈਐ ਸੋਹਿ ਲੜਾ ਜੁਗ ਚਾਰੇ ਨਾਨਕ ਨਾਮ ਰਤੇ ਸਦਾ ਅਨੰਦ ਹੈ ਹਰ ਮਿਲਿਆ ਕਾਰਜ ਸਾਰੇ ਇਕ ਓੰਕਾਰ ਸਤਿਗੁਰੂ ਪ੍ਰਸਾਦ ਆਸਾ ਮਹੱਲਾ ਤੀਜਾ ਛੰਤ ਘਰ ਤੀਜਾ ਸਾਜਨ ਮੇਰੇ ਪ੍ਰੀਤ ਮੋਹ ਤੂੰ ਸਾਖੀ ਭਗਤ ਕਰੇ ਹੋ ਗੁਰ ਸੇਵੋ ਸਦਾ ਆਪਣਾ ਨਾਮ ਪਦਾਰਥ ਲੇ ਹੋ ਭਗਤ ਕਰੋ ਤੁਮ ਸਹਿ ਕੇਰੀ ਜੋ ਸਾਹ ਪਿਆਰੇ ਭਾਵੇ ਆਪਣਾ ਪਾਣਾ ਤੁਮ ਕਰੋ ਤਾ ਫਿਰ ਸਾਹ ਖੁਸ਼ੀ ਨਾ ਆਵੇ ਭਗਤੀ ਭਾਵ ਇਹੋ ਮਾਰਗ ਵਿਖੜਾ ਗੁਰਦੁਆਰੇ ਕੋ ਪਾਵੇ ਕਹੈ ਨਾਨਕ ਜਿਸ ਕਰੇ ਕਿਰਪਾ ਸੋ ਹਰ ਭਗਤੀ ਚਿਤ ਲਾਵੇ ਮੇਰੇ ਮਨ ਬੈਰਾਗਿਆ ਤੂੰ ਬੈਰਾਗ ਕਰ ਕਿਸ ਦਿਖਾਵਹਿ ਹਰ ਸੋਹਿਲਾ ਤਿਨ ਸਸ ਜੋ ਹਰ ਗੁਣ ਗਾਵਹਿ ਕਰ ਬੈਰਾਗ ਤੂੰ ਛੋੜ ਪਾਖੰਡ ਸੋ ਸੋ ਸਭ ਕਿਸ ਜਾਣੇ ਜਲ ਥਲ ਮਹੀਨ ਏਕੋ ਸੋਈ ਗੁਰਮੁਖ ਹੁਕਮ ਪਛਾਣੇ ਜਿਨ ਹੁਕਮ ਪਛਾਤਾ ਹਰੀ ਕੇਰਾ ਸੋਈ ਸਰਬ ਸੁਖ ਪਾਵੇ ਇਵ ਕਹੈ ਨਾਨਕ ਸੋ ਬੈਰਾਗੀ ਆਨ ਦਿਨ ਹਰ ਲਿਵ ਲਾਵੇ ਜਹਾ ਜਾ ਮਨ ਤੂੰ ਧਾਵਦਾ ਤਾਹ ਤਾ ਹਰਿ ਤੇਰਾ ਨਾਲੇ ਮਨ ਸਿਆਣ ਵਿਛੋੜੀਐ ਗੁਰ ਕਾ ਸਭ ਸਮਾਲੇ ਸਾਸ ਤੇਰਾ ਸੋ ਸੋ ਸਦਾ ਹੈ ਇਕ ਖੇਨ ਹਰ ਨਾਮ ਸਮਾਲਹੀ ਜਨਮ ਜਨਮ ਕੇ ਤੇਰੇ ਪਾਪ ਕੱਟੇ ਅੰਤ ਪਰਮ ਪਦ ਭਾਵਹਿ ਸਾਚੇ ਨਾਲ ਤੇਰਾ ਗੰਢ ਲਾਗੈ ਗੁਰੂ ਸਦਾ ਸੰਭਾਲੇ ਕਿਉ ਕਹਿ ਨਾਨਕ ਜਹਾ ਮਨ ਤੂੰ ਧਾਵਦਾ ਤਹਾ ਹਾਇ ਤੇ ਸਦਾ ਨਾਲੇ ਸਤਿਗੁਰੂ ਮਿਲਿਆ ਧਾਵ ਥੰਮਿਆ ਨਿਜ ਘਰ ਵਸਿਆ ਆਏ ਨਾਮ ਵਿਆਜੇ ਨਾਮ ਲਏ ਨਾਮ ਰਹੇ ਸਮਾਏ ਧਾਵਤ ਥੰਮਿਆ ਸਤਿਗੁਰੂ ਮਿਲਿਆ ਦਸਵਾਂ ਦਵਾਰ ਪਾਇਆ ਤਿਥੈ ਅੰਮ੍ਰਿਤ ਭੋਜਨ ਸਹਾਇ ਤੁਨੀ ਉਪਜੈ ਜਿਤ ਸਬਦੇ ਜਗਤ ਥਮ ਰਹਾਇਆ ਤਹਾ ਅਨੇਕ ਵਾਜੇ ਸਦਾ ਅਨੰਦ ਹੈ ਸੱਚੇ ਰਹਾ ਸਮਾਏ ਜੋ ਕਹੈ ਨਾਨਕ ਸਤਿਗੁਰੂ ਮਿਲਿਆ ਹੈ ਤਾਵਤ ਥੰਮਿਆ ਨਿਜ ਘਰ ਵਸਿਆ ਆਏ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰਿ ਦੀ ਤੇਰਾ ਨਾਲ ਲਿਖੈ ਗੁਰਮਤੀ ਰੰਗ ਮਾਨ ਮੂਲ ਪਛਾਣੈ ਤਾ ਸਭ ਜਾਣੈ ਮਰਨ ਜੀਵਨ ਕੀ ਸੋਜੀ ਹੋਈ ਗੁਰ ਪ੍ਰਸਾਦੀ ਏਕੋ ਜਾਣੈ ਤਾ ਦੂਜਾ ਭਾਉ ਨਾ ਹੋਈ ਮਨ ਸਾਧ ਆਈ ਵੱਜੀ ਵਧਾਈ ਤਾ ਹੋਆ ਪ੍ਰਵਾਣ ਕਿਉ ਕਹਿ ਨਾਨਕ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਤੂੰ ਗਾਰਬ ਅਟਿਆ ਗਾਰਬ ਲੱਜਾ ਜਾਹੇ ਮਾਇਆ ਮੋਹਣੀ ਮੋਹਿਆ ਫਿਰ ਫਿਰ ਜੂਨੀ ਪਵਾਹੇ ਗਾਰਬ ਲਾਗਾ ਜਾਹੇ ਮੁਗਧ ਮਨ ਅੰਤ ਗਿਆ ਪਛਤਾਵਹਿ ਅਹੰਕਾਰ ਤਿਸ ਨਾ ਰੋਗ ਲੱਗਾ ਬਿਰਥਾ ਜਨਮ ਗਵਾਵਹਿ ਮਨ ਮੁਗ ਮੁਗਧ ਚੇਤਹਿ ਨਾਹੀ ਅੱਗੇ ਗਿਆ ਪਛਤਾਵੇ ਇਉ ਕਹਿ ਨਾਨਕ ਮਨ ਤੂੰ ਗਾਰਵ ਅਟਿਆ ਗਾਰਵ ਲੱਦਿਆ ਜਾਵੇ ਮਨ ਤੂੰ ਮਤ ਮਾਨ ਕਰਹਿ ਜੇ ਹਉ ਕਿਸ ਜਾਣਦਾ ਗੁਰਮੁਖ ਨਿਮਾਣਾ ਹੋ ਹੋ ਅੰਤਰਿ ਅਗਿਆਨ ਹਉ ਬੁੱਧ ਹੈ ਸਚ ਸ਼ਬਦ ਮਲਕ ਹੋ ਹੋ ਨਿਮਾਣਾ ਸਤਿਗੁਰੂ ਅੱਗੇ ਮਤ ਕਿਸ ਆਪ ਲਖਾਵੇ ਆਪਣਾ ਅਹੰਕਾਰ ਜਗਤ ਜਲਿਆ ਮਤ ਤੂੰ ਆਪਣਾ ਆਪ ਗਵਾਵੇ ਸਤਿਗੁਰ ਕੈ ਭਾਣਾ ਕਰਹਿ ਕਾਰ ਸਤਿਗੁਰ ਕੈ ਭਾਣਾ ਲਾਗ ਰਹੋ ਹਿਉ ਕਹਿ ਨਾਨਕ ਆਪ ਛੱਡ ਸੁਖ ਪਾਵੈ ਮਨ ਨਿਮਾਣਾ ਹੋਏ ਰਹੋ ਧਨ ਸੋ ਵੇਲਾ ਜਿਤ ਮੈਂ ਸਤਿਗੁਰ ਮਿਲਿਆ ਸੋ ਸੋ ਚਿਤ ਆਇਆ ਮਾ ਆਨੰਦ ਸਹਜ ਪਿਆ ਮਨ ਤਨ ਸੁਖ ਪਾਇਆ ਸੋ ਸੋ ਚਿਤ ਆਇਆ ਮਨ ਵਿਸਾਇਆ ਅਵਗਣ ਸਭ ਵਿਸਾਰੇ ਜਾਤ ਸੁਭਾਣਾ ਗੁਣ ਪ੍ਰਗਟ ਹੋਏ ਸਤਿਗੁਰ ਆਪ ਸਵਾਰੇ ਸੇ ਜਨ ਪ੍ਰਵਾਨ ਹੋਏ ਜਿਨੀ ਇੱਕ ਨਾਮ ਦਿੜਿਆ ਦੁਤੀਆ ਭਾਉ ਚੁਕਾਇਆ ਕਿਉ ਕਹੈ ਨਾਨਕ ਧਨ ਸੋ ਵੇਲਾ ਜਿਤ ਮੈਂ ਸਤਿਗੁਰ ਮਿਲਿਆ ਸੋ ਸੋ ਚਿਤ ਆਇਆ ਇਕ ਜੰਤ ਪਰਮ ਭੁੱਲੇ ਤਿਨ ਸਹਿ ਆਪ ਭੁਲਾਏ ਦੂਜਾ ਭਾਇ ਫਿਰੈ ਹਉ ਮੈਂ ਕਰਮ ਕਮਾਏ ਤਿਨ ਸਹਿ ਆਪ ਭੁਲਾਏ ਕੁਮਾਰੀ ਪਾਏ ਤਿਨ ਕਾ ਕਿਛ ਨਾ ਵਸਾਈ ਤਿਨ ਕੀ ਗਤ ਗਤ ਤੂ ਹੈ ਜਾਣ ਹੈ ਜਿਨ ਇਹ ਰਤਨ ਦਜਾਈ ਹੁਕਮ ਤੇਰਾ ਖਰਾ ਭਾਰਾ ਗੁਰਮੁਖ ਸਹਿ 부ਝਾਏ ਇਉ ਕਹਿ ਨਾਨਕ ਕਿਆ ਜੰਤ ਵਿਚਾਰੇ ਜਾ ਤੁਧ ਭਰਮ ਭੁਲਾਏ ਸੱਚੇ ਮੇਰੇ ਸਾਹਿਬਾ ਸੱਚੀ ਤੇਰੀ ਵਡਿਆਈ ਤੂੰ ਪਾਰ ਬ੍ਰਹਮ ਬੇਅੰਤ ਸੁਆਮੀ ਤੇਰੀ ਕੁਦਰਤ ਕਹਣ ਨਾ ਜਾਈ ਸੱਚੀ ਤੇਰੀ ਵਡਿਆਈ ਜਾ ਕੋ ਤੁਧ ਮਨ ਵਸਾਈ ਸਦਾ ਤੇਰੇ ਗੁਣ ਗਾਵੇ ਤੇਰੇ ਗੁਣ ਗਾਵਹਿ ਜਾਤ ਨੂੰ ਹੈ ਸੱਚੇ ਸੋ ਚਿਤ ਲਾਵਹਿ ਜਿਸਨੋ ਤੂੰ ਆਪੇ ਮੇਲਹਿ ਸੋ ਗੁਰਮੁਖ ਰਹਿ ਸਮਾਈ ਇਉ ਕਹਿ ਨਾਨਕ ਸੱਚੇ ਮੇਰੇ ਸਾਹਿਬਾ ਸੱਚੀ ਤੇਰੀ ਵਡਿਆਈ ਰਾਗ ਆਸਾ ਛੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੀਵਨੋ ਮੈਂ ਜੀਵਨ ਪਾਇਆ ਗੁਰੂ ਭਾਏ RAM ਹਰ ਨਾਮੋ ਹਰ ਨਾਮ ਦੇਵੈ ਮੇਰਾ ਪ੍ਰਾਨ ਵਸਾਏ RAM ਹਰਿ ਹਰਿ ਨਾਮ ਮੇਰਾ ਪ੍ਰਾਨ ਵਸਾਏ ਸਭ ਸੰਸਾ ਦੁਖ ਗਵਾਇਆ ਅਦਿਸ਼ਟ ਗੋਚਰ ਗੁਰ ਬਚਨ ਧਿਆਇਆ ਪਵਿੱਤਰ ਪਰਮ ਪਦ ਪਾਇਆ ਹਦ ਧੁਨ ਵਾਜੈ ਨਿਤ ਵਾਜੈ ਗਾਈ ਸਤਿਗੁਰ ਬਾਣੀ ਨਾਨਕ ਦਾਤ ਕਰੀ ਪ੍ਰਭ ਦਾਤੈ ਜੋਤੀ ਜੋਤ ਸਮਾਣੀ ਮਨ ਮੁਖਾ ਮਨ ਮੁਖ ਮੁਏ ਮੇਰੀ ਕਰ ਮਾਇਆ RAM ਖਿਨ ਆਵੇ ਖਿਨ ਜਾਵੇ ਦੁਰਗੰਧ ਮੜੈ ਚਿਤ ਲਾਇਆ RAM ਲਾਇਆ ਦੁਰਗੰਧ ਮੜੈ ਚਿਤ ਲਾਗਾ ਜਿਉ ਰੰਗ ਕੁਸੁੰਭ ਦਿਖਾਇਆ ਖਿਨ ਪੂਰਬ ਖਿਨ ਪਛਮ ਛਾਏ ਜਿਉ ਚੱਕ ਕੁਮਿਹਾਰ ਪਵਾਇਆ ਦੁਖ ਖਾਵੈ ਦੁਖ ਸੰਚੈ ਭੋਗੈ ਦੁਖ ਕੀ ਬਿਰਧ ਵਿਧਾਈ ਨਾਨਕ ਬਿਖੁ ਸਹੇਲਾ ਤਰੀਐ ਜਾ ਆਵੇ ਗੁਰ ਸਰਣਾਈ ਮੇਰਾ ਠਾਕਰੋ ਠਾਕੁਰ ਨੀਕਾ ਅਗਮ ਥਾ ਰਾਮ ਹਰ ਪੂਜੀ ਹਰ ਪੂਜੀ ਜਾਹੀ ਮੇਰੇ ਸਤਗੁਰ ਸਾਹਾ ਹਰ ਪੂਜੀ ਜਾਹੀ ਨਾਮ ਵਿਸਾਹੀ ਗੁਣ ਗਾਵੇ ਗੁਣ ਭਾਵੇ ਨੀਰ ਭੋਗ ਸਭ ਪਰ ਹਰ ਤਿਆਗੀ ਸੁਨਨੇ ਸੁਨ ਸਮਾਵੇ ਵਣ ਜਾਰੇ ਇੱਕ ਭਾਤੀ ਆਵਹਿ ਲਾਹ ਹਰਿ ਨਾਮ ਲੈ ਜਾਹੇ ਨਾਨਕ ਮਨ ਤਨ ਅਰਪ ਗੁਰ ਆਗੈ ਜਿਸ ਪ੍ਰਾਪਤਿ ਸੋ ਪਾਏ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ RAM ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ RAM ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਨਿਰਮੋਲਕ ਰਤਨ ਪਾਰਾ ਹਰਿ ਹਰਿ ਨਾਮ ਅਤੋਲਕ ਪਾਇਆ ਤੇਰੀ ਭਗਤ ਪਰੇ ਭੰਡਾਰਾ ਸਮੁੰਦ ਵਿਰੋਲ ਸਰੀਰ ਹਮ ਦੇਖਿਆ ਇੱਕ ਵਸਤ ਰੂਪ ਦਿਖਾਈ ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ ਆਸਾ ਮਹੱਲਾ ਚੌਥਾ ਚਿਮ ਚਿਮੇ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ RAM ਗੁਰਮੁਖੇ ਗੁਰਮੁਖ ਨਦਰੀ RAM ਪਿਆਰਾ RAM RAM ਨਾਮ ਪਿਆਰਾ ਜਗਤ ਨਿਸਤਾਰਾ RAM ਨਾਮ ਵਡਿਆਈ ਕਲਯੁਗ RAM ਨਾਮ ਬੋਏ ਥਾ ਗੁਰਮੁਖ ਪਾਰ ਲਗਾਈ ਹਲਤ ਭਗਤ RAM ਨਾਮ ਸੁਹੇਲੇ ਗੁਰਮੁਖ ਕਰਨੀ ਸਾਰੀ ਨਾਨਕ ਦਾਤ ਦਇਆ ਕਰਿ ਦੇਵੈ RAM ਨਾਮ ਨਿਸਤਾਰੀ ਰਾਮੋ ਰਾਮ ਨਾਮ ਜਪਿਆ ਦੁਖ ਕਿਲ ਵਿਗਨਾਸ਼ ਗਵਾਇਆ ਰਾਮ ਗੁਰ ਪਰਚੈ ਗੁਰ ਪਰਚੈ ਧਿਆਇਆ ਮੈਂ ਹਿਰਦੈ ਰਾਮ ਰਵਾਇਆ ਰਾਮ ਰਵਿਆ ਰਾਮ ਹਿਰਦੈ ਪਰਮ ਗਤਿ ਪਾਈ ਜਾ ਗੁਰ ਸਰਣਾਈ ਆਏ ਲੋਹ ਵਿਕਾਰ ਨਾਵ ਡੁੱਬਦੀ ਨਿਕਲੀ ਜਾ ਸਤਗੁਰ ਨਾਮ ਦਿੜਾਏ ਜੀਏ ਦਾਨ ਗੁਰ ਪੂਰੈ ਦੀਆ ਰਾਮ ਨਾਮ ਚਿਤ ਲਾਏ ਆਪ ਕਿਰਪਾਲ ਕਿਰਪਾ ਕਰ ਦੇਵੈ ਨਾਨਕ ਗੁਰ ਸਰਣਾਏ ਬਾਣੀ ਰਾਮ ਨਾਮ ਸੁਣੀ ਸਿਧਿਕਾਰ ਦੇ ਸਭ ਸੁਹਾਏ ਰਾਮ ਰੋਮੇ ਰੋਮੇ ਰੋਮੇ ਰੋਮੇ ਮੈਂ ਗੁਰਮੁਖ ਰਾਮ ਧਿਆਏ ਰਾਮ ਰਾਮ ਨਾਮ ਧਿਆਏ ਪਵਿੱਤ ਹੋਏ ਆਏ ਤਿਸ ਰੂਪ ਨਾ ਰੇਖਿਆ ਕਾਈ ਰਾਮੋ ਰਾਮ ਰਵਿਆ ਕਟੇ ਅੰਤਰੇ ਸਭ ਤ੍ਰਿਸ਼ਨਾ ਭੂਖ ਗਵਾਈ ਮਨ ਤਨ ਸੀਤਲ ਸੀਗਾਰ ਸਭ ਹੋਆ ਗੁਰਮਤਿ ਰਾਮ ਪ੍ਰਗਾਸਾ ਨਾਨਕ ਆਪ ਅਨੁਗ੍ਰਹ ਕੀਆ ਹਮ ਦਾਸਨ ਦਾਸਨ ਦਾਸਾ ਜਿਨਿ ਰਾਮੋ ਰਾਮ ਨਾਮ ਵਿਸਾਰਿਆ ਸੇ ਮਨ ਮੁਖ ਮੂੜਿਆ ਭਾਗੀ ਰਾਮ ਤਿਨ ਅੰਤਰੇ ਮੋਹ ਵਿਆਪੈ ਖਿਨ ਖਿਨ ਮਾਇਆ ਲਾਗੀ RAM ਮਾਇਆ ਮਲ ਲਾਗੀ ਮੂੜ ਪੈ ਅਭਾਗੀ ਜਿਨ RAM ਨਾਮ ਨਾ ਭਾਇਆ ਅਨੇਕ ਕਰਮ ਕਰਹਿ ਅਭਿਮਾਨੀ ਹਰਿ ਰਾਮੋ ਨਾਮ ਚੋਰਾਇਆ ਮਹਾ ਬਿਹੁ ਜਮ ਪੰਤ ਲਾ ਕਾਲੂਤ ਮੋਹ ਅੰਧਿਆਰਾ ਨਾਨਕ ਗੁਰਮੁਖ ਨਾਮ ਤੇ ਆਇਆ ਤਾ ਪਾਏ ਮੋਖ ਦੁਆਰਾ ਰਾਮੋ ਰਾਮ ਨਾਮ ਗੁਰੂ ਰਾਮ ਗੁਰਮੁਖੇ ਜਾਣੈ ਰਾਮ ਇਹੋ ਮਨੁਆ ਖਿਨੂ ਗੂਪੈ ਆਲੀ ਭਰਮ ਦਾ ਇਕਤ ਘਰ ਆਣੈ ਰਾਮ ਮਨ ਇਕਤ ਘਰ ਆਣੈ ਸਭ ਗਤ ਮਿਲ ਜਾਣੈ ਹਰ ਰਾਮੋ ਨਾਮ ਰਸਾਏ ਜਨ ਕੀ ਪੈਜ ਰਖੈ ਰਾਮ ਨਾਮਾ ਪ੍ਰਹਿਲਾਦ ਉਧਾਰ ਤਰਾਏ ਰਾਮੋ ਰਾਮ ਰਮੋ ਰਮੂਚਾ ਗੁਣ ਕਾਤਿਆ ਅੰਤ ਨਾ ਪਾਇਆ ਨਾਨਕ ਰਾਮ ਨਾਮ ਸੁਣ ਪੀਨੇ ਰਾਮੈ ਨਾਮ ਸਮਾਇਆ ਜਿਨ ਅੰਤਰੇ RAM ਨਾਮ ਵਸੈ ਤਿਨ ਚਿੰਤਾ ਸਭ ਗਵਾਇਆ RAM ਸਭ ਅਰਥਾ ਸਭ ਧਰਮ ਮਿਲੇ ਮਨ ਚਿੰਦਿਆ ਸੋ ਫਲ ਪਾਇਆ RAM ਮਨ ਚਿੰਦਿਆ ਫਲ ਪਾਇਆ RAM ਨਾਮ ਤੇ ਆਇਆ RAM ਨਾਮ ਗੁਣ ਗਾਏ ਦੁਰਮਤ ਕੋਦ ਗਈ ਸੋਧ ਹੋਈ RAM ਨਾਮ ਲਾਏ ਸਫਲ ਜਨਮ ਸਰੀਰ ਸਭ ਹੋਆ ਜਿਤ ਰਾਮ ਨਾਮ ਪ੍ਰਗਾਸਿਆ ਨਾਨਕ ਹਰਿ ਭਜ ਸਦਾ ਦਿਨ ਰਾਤੀ ਗੁਰਮੁਖ ਨਿਜ ਘਰ ਵਾਸਿਆ ਜਿਨ ਸਰਦਾ RAM ਨਾਮ ਲੱਗੀ ਤਿਨ ਦੂਜੈ ਚਿਤ ਨ ਲਾਇਆ RAM ਜੇ ਧਰਤੀ ਸਭ ਕੰਚਨ ਕਰ ਦੀਜੈ ਬਿਨ ਨਾਵੇ ਅਵਰ ਨਾ ਪਾਇਆ RAM RAM ਨਾਮ ਮਨ ਪਾਇਆ ਪਰਮ ਸੁਖ ਪਾਇਆ ਅੰਤ ਚਲਦਿਆ ਨਾਲ ਸਿਖਾਈ RAM ਨਾਮ ਤਨ ਪੂੰਜੀ ਸੰਤੀ ਨਾ ਡੂਬੈ ਨਾ ਜਾਈ RAM ਨਾਮ ਇਸ ਜੁਗ ਮੈਂ ਤੁਲਹਾ ਜਮ ਕਾਲ ਨੇੜ ਨ ਆਵੇ ਨਾਨਕ ਗੁਰੂ RAM ਪਜਾਤਾ ਕਰ ਕਿਰਪਾ ਆਪ ਮਿਲਾਵੇ ਰਾਮੋ ਰਾਮ ਨਾਮ ਸਤੇ ਸਾਤੇ ਗੁਰੂ ਜਾਣਿਆ RAM ਸੇਵਕੋ ਗੁਰ ਸੇਵਾ ਲਾਗਾ ਜਿਨ ਮਨ ਤਨ ਅਰਪ ਚੜਾਇਆ RAM ਮਨ ਤਨ ਅਰਪਿਆ ਬਹੁਤ ਮਨ ਸਰਧਿਆ ਗੁਰ ਸੇਵਕ ਭਾਏ ਮਿਲਾਏ ਦੀਨਾ ਨਾਥ ਜੀਆ ਕਾ ਦਾਤਾ ਪੂਰੇ ਗੁਰ ਤੇ ਪਾਏ ਗੁਰੂ ਸਿੱਖ ਸਿੱਖ ਗੁਰੂ ਹੈ ਏਕੋ ਗੁਰ ਉਪਦੇਸ਼ ਚਲਾਏ RAM ਨਾਮ ਮੰਤ ਹਿਰਦੈ ਦੇਵੈ ਨਾਨਕ ਮਿਲਣ ਸੁਭਾਏ ਇਕ ਓੰਕਾਰ ਸਤਿਗੁਰੂ ਪ੍ਰਸਾਦਿ ਆਸਾ ਛੰਤ ਮਹੱਲਾ ਚੌਥਾ ਘਰ ਦੂਜਾ ਹਰਿ ਹਰਿ ਕਰਤਾ ਦੁਖ ਬਿਨਾਸਨ ਪਤਿਤ ਪਾਵਨ ਹਰਿ ਨਾਮ ਜੀਓ ਹਰਿ ਸੇਵਾ ਭਾਈ ਪਰਮ ਗਤਿ ਪਾਈ ਹਰਿ ਊਤਮ ਹਰਿ ਹਰਿ ਕਾਮ ਜੀਓ ਹਰਿ ਊਤਮ ਕਾਮ ਜਪਿਐ ਹਰਿ ਨਾਮ ਹਰਿ ਜਪਿਐ ਆਸਥਿਰ ਹੋਵੈ ਜਨਮ ਮਰਨ ਦੋਵੈ ਦੁਖ ਮੇਟੇ ਸਾਜੇ ਹੀ ਸੁਖ ਸੋਵੈ ਹਰਿ ਹਰਿ ਕਿਰਪਾ ਧਾਰੋ ਠਾਕੁਰ ਹਰਿ ਜਪਿਐ ਆਤਮ ਰਾਮ ਜੀਓ ਹਰਿ ਹਰਿ ਕਰਤਾ ਦੂਖ ਵਿਨਾਸ਼ਨ ਪਤਿਤ ਪਾਵਨ ਹਰਿ ਨਾਮ ਜੀਓ ਹਰਿ ਨਾਮ ਪਦਾਰਥ ਕਲਯੁਗ ਉਤਮ ਹਰ ਜਪਿਐ ਸਤਿਗੁਰ ਭਾਏ ਜੀਓ ਗੁਰਮੁਖ ਹਰ ਪੜੀਐ ਗੁਰਮੁਖ ਹਰ ਸੁਣੀਐ ਹਰ ਜਪਤ ਸੁਣ ਦੁਖ ਜਾਏ ਜੀਓ ਹਰਿ ਹਰਿ ਨਾਮ ਜਪਿਆ ਦੁਖ ਵਿਨਸਿਆ ਹਰਿ ਨਾਮ ਪਰਮ ਸੁਖ ਪਾਇਆ ਸਤਿਗੁਰ ਗਿਆਨ ਬਲਿਆ ਘਟ ਜਾਣਨ ਅਗਿਆਨ ਅੰਧੇਰ ਗਵਾਇਆ ਹਰਿ ਹਰਿ ਨਾਮ ਤਿੰਨੀ ਆਰਾਧਿਆ ਜਿਨ ਮਸਤਕ ਤੁਰ ਲਿਖ ਪਾਏ ਜੀਓ ਹਰਿ ਨਾਮ ਪਦਾਰਥ ਕਲ ਜੁਗ ਉਤਮ ਹਰ ਜਪਿਐ ਸਤਿਗੁਰ ਭਾਏ ਦੀਉ ਹਰਿ ਹਰਿ ਮਨ ਭਾਇਆ ਪਰਮ ਸੁਖ ਪਾਇਆ ਹਰਿ ਲਾਹਾ ਭਗਤ ਨਿਰਵਾਣ ਜੀਉ ਹਰ ਪ੍ਰੀਤ ਲਗਾਈ ਹਰ ਨਾਮ ਸਿਖਾਈ ਭ੍ਰਮ ਚੂਕਾ ਆਵਣ ਜਾਣ ਜੀਉ ਆਵਣ ਜਾਣਾ ਭ੍ਰਮ ਪਉ ਭਾਗਾ ਹਰਿ ਹਰਿ ਹਰ ਗੁਣ ਗਾਇਆ ਜਨਮ ਜਨਮ ਕੇ ਕੇਲ ਵਿਖ ਦੁਖ ਉਤਰੇ ਹਰਿ ਹਰਿ ਨਾਮ ਸਮਾਇਆ ਜਿਨ ਹਰਿ ਧਿਆਇਆ ਤੁਰ ਭਾਗ ਲਿਖ ਪਾਇਆ ਤਿਨ ਸਫਲ ਜਨਮ ਪ੍ਰਵਾਨ ਜੀਉ ਹਰਿ ਹਰਿ ਮਨ ਭਾਇਆ ਪਰਮ ਸੁਖ ਪਾਇਆ ਹਰਿ ਲਾਹਾ ਪਦ ਨਿਰਵਾਣ ਜੀਉ ਜਿਨ ਹਰ ਮੀਠ ਲਗਾਨਾ ਤੇ ਜਨ ਪ੍ਰਧਾਨਾ ਤੇ ਊਤਮ ਹਰਿ ਹਰਿ ਲੋਕ ਜੀਉ ਹਰਿ ਨਾਮ ਵਡਾਈ ਹਰਿ ਨਾਮ ਸਿਖਾਈ ਗੁਰ ਸਬਦੀ ਹਰਿ ਰਸ ਭੋਗ ਜੀਉ ਹਰ ਰਸ ਭੋਗ ਮਹਾ ਨਿਰਜੋਗ ਵਡ ਭਾਗੀ ਹਰ ਰਸ ਪਾਇਆ ਸੇ ਤਨ ਵੱਡੇ ਸਤਿਪੁਰਖਾ ਪੂਰੇ ਜਿਨ ਗੁਰਮਤਿ ਨਾਮ ਧਿਆਇਆ ਜਨ ਨਾਨਕ ਰੇਣ ਮੰਗੈ ਪਗ ਸਾਧੂ ਮਨ ਚੂਕਾ ਸੋਗ ਵਿਜੋਗ ਜੀਓ ਜਿਨ ਹਰ ਮੀਠ ਲਗਾਨਾ ਤੇ ਜਨ ਪ੍ਰਦਾਨਾ ਤੇ ਊਤਮ ਹਰ ਹਰ ਲੋਗ ਜੀਓ ਆਸਾ ਮਹੱਲਾ ਚੌਥਾ ਸਤਜੁਗ ਸਭ ਸੰਤੋਖ ਸਰੀਰਾ ਭਗਚਾਰੇ ਧਰਮ ਧਿਆਨ ਜੀਓ ਮਨ ਤਨ ਹਰਿ ਗਾਵ ਹੈ ਪਰਮ ਸੁਖ ਪਾਵਹਿ ਹਰਿ ਹਿਰਦਾ ਹਰ ਗੁਣ ਗਿਆਨ ਜੀਓ ਗੁਣ ਗਿਆਨ ਪਦਾਰਥ ਹਰ ਹਰ ਕਿਰਤਾਰਥ ਸੋਭਾ ਗੁਰੂ ਕੋਈ ਅੰਤਰਿਵਾਰ ਹਰ ਪ੍ਰਵੇਕ ਦੂਜਾ ਅਵਰ ਨ ਕੋਈ ਹਰਿ ਹਰਿ ਨਿਵਲਾਈ ਹਰ ਨਾਮ ਸਿਖਾਈ ਹਰ ਦਰਗਾ ਪਾਵੈ ਮਾਨ ਜੀਓ ਸਤਜੁਗ ਸਭ ਸੰਤੋਖ ਸਰੀਰਾ ਭਗ ਚਾਰੇ ਧਰਮ ਧਿਆਨ ਜੀਉ ਤੇਤਾ ਜੁਗ ਆਇਆ ਅੰਤਰ ਜੋਰ ਪਾਇਆ ਜਤ ਸੰਜਮ ਕਰਮ ਕਮਾਏ ਦੀਉ ਪਗ ਚੌਥਾ ਖਿਸਿਆ ਤ੍ਰੈ ਪਗ ਟਿਕਿਆ ਮਨ ਹਿਰਦੈ ਕ੍ਰੋਧ ਜਲਾਏ ਦੀਉ ਮਨ ਹਿਰਦੈ ਕ੍ਰੋਧ ਮਹਾ ਬਿਸਲੋਦ ਨਿਰਭਤਾਵ ਹੈ ਲੜ ਦੁਖ ਪਾਇਆ ਅੰਤਰ ਮਮਤਾ ਰੂ ਲਗਾਨਾ ਹਉ ਮੈਂ ਅਹੰਕਾਰ ਵਧਾਇਆ ਹਰ ਹਰ ਕਿਰਪਾ ਧਾਰੀ ਮੇਰਾ ਠਾਕੁਰ ਬਿਖ ਗੁਰਮਤਿ ਹਰਿ ਨਾਮ ਲਹਿ ਜਾਏ ਜੀਓ ਤੇਤਾ ਜੁਗ ਆਇਆ ਅੰਤਰ ਜੋਰ ਪਾਇਆ ਜਤ ਸੰਜਮ ਕਰਮ ਕਮਾਏ ਜੀਓ ਜੁਗ ਦੁਆਪਰ ਆਇਆ ਪਰਮ ਪਰਮਾਇਆ ਹਰ ਗੋਪੀ ਕਾਨੁ ਪਾਏ ਜੀਓ ਤਬ ਤਾਪਨ ਤਾਪੈ ਜਗ ਪੁਨ ਆਰੰਭ ਹੈ ਆਤਿ ਕਿਰਿਆ ਕਰਮ ਕਮਾਏ ਜੀਓ ਕਿਰਿਆ ਕਰਮ ਕਮਾਇਆ ਪਗ ਦੋਏ ਖਿਸਕਾਇਆ ਦੋਏ ਪਗ ਟਿਕਾਏ ਟਿਕਾਏ ਜੀਓ ਮਹਾ ਜੁਧ ਜੋਤ ਬਹੁ ਕੀਨੇ ਵਿਚ ਹਉ ਮੈਂ ਪਤੈ ਪਚਾਏ ਜੀਉ ਦੀਨ ਦਇਆਲ ਗੁਰ ਸਾਧ ਮਿਲਾਇਆ ਮਿਲ ਸਤਿਗੁਰ ਮਲ ਲਹਿ ਜਾਏ ਜੀਉ ਜੁਗ ਦੁਆਪਰ ਆਇਆ ਪਰਮ ਪਰਮਾਇਆ ਹਰ ਗੋਪੀ ਕਾਨੋ ਪਾਏ ਜੀਉ ਕਲ ਜੁਗ ਹਰ ਕੀਆ ਪਗ ਤ੍ਰੈ ਖਿਸਕੀਆ ਪਗ ਚੌਥਾ ਟਿਕੈ ਟਿਕਾਏ ਜੀਉ ਗੁਰ ਸ਼ਬਦ ਕਮਾਇਆ ਉਸ ਦੇ ਹਰਿ ਪਾਇਆ ਹਰ ਕੀਰ ਦੇ ਹਰ ਸਾਥ ਪਾਏ ਜੀਉ ਹਰ ਕੀਰਤ ਰੁਤਿਆਈ ਆਈ ਹਰ ਨਾਮ ਵਡਾਈ ਹਰ ਹਰ ਨਾਮ ਖੇਤ ਜਮਾਇਆ ਕਲਯੁਗ ਬੀਜ ਬੀਜੇ ਬਿਨ ਨਾਵੈ ਸਭ ਲਾਹ ਮੂਲ ਗਵਾਇਆ ਜਨ ਨਾਨਕ ਗੁਰ ਪੂਰਾ ਪਾਇਆ ਮਨ ਹਿਰਦੈ ਨਾਮ ਲਖਾਏ ਦੀਓ ਕਲਯੁਗ ਹਰ ਕੀਆ ਪਗ ਤ੍ਰੈ ਖਿਸ ਗਿਆ ਪਗ ਚੌਥਾ ਟਿਕੈ ਟਿਕਾਏ ਦੀਓ ਆਸਾ ਮਹੱਲਾ ਚੌਥਾ ਹਰ ਕੀਰਤ ਮਨ ਭਾਈ ਪਰਮ ਗਤ ਪਾਈ ਹਰ ਮਨ ਤਨ ਮੀਠ ਲਗਾਨ ਦੀਓ ਹਰ ਹਰ ਰਸ ਪਾਇਆ ਗੁਰਮਤਿ ਹਰਿ ਧਿਆਇਆ ਤੋਰ ਮਸਤਕ ਭਾਗ ਪੁਰਾਨ ਜੀਉ ਤੋਰ ਮਸਤਕ ਭਾਗ ਹਰਿ ਨਾਮ ਸੁਹਾਗ ਹਰਿ ਨਾਮੈ ਹਰਿ ਗੁਣ ਗਾਇਆ ਮਸਤਕ ਮਣੀ ਪ੍ਰੀਤ ਬਉ ਪ੍ਰਗਟੀ ਹਰਿ ਨਾਮੈ ਹਰਿ ਸੁਹਾਇਆ ਜੋਤੀ ਜੋਤ ਮਿਲੀ ਪ੍ਰਭ ਪਾਇਆ ਮਿਲ ਸਤਗੁਰ ਮਨੁਵਾ ਮਾਨ ਜੀਉ ਹਰ ਕੀਰਤ ਮਨ ਭਾਈ ਪਰਮ ਗਤ ਪਾਈ ਹਰ ਮਨ ਤਨ ਮੀਠ ਲਗਾਨ ਜੀਉ ਹਰਿ ਹਰਿ ਜਸ ਗਾਇਆ ਪਰਮ ਪਦ ਪਾਇਆ ਤੇ ਊਤਮ ਜਨ ਪ੍ਰਧਾਨ ਜੀਉ ਤੇਨ ਹਮ ਚਰਨ ਸਰੀਵਾ ਖੇਨ ਖੇਨ ਭਗਤ ਹੋਵਾ ਜਿਨ ਹਰ ਮੀਠ ਲਗਾਨ ਜੀਉ ਹਰ ਮੀਠਾ ਲਾਇਆ ਪਰਮ ਸੁਖ ਪਾਇਆ ਮੁਖ ਭਾਗਾ ਰਤੀ ਚਾਰੇ ਗੁਰਮਤਿ ਹਰਿ ਗਾਇਆ ਹਰਿ ਹਾਰ ਉਰ ਪਾਇਆ ਹਰ ਨਾਮਾ ਕੰਠ ਧਾਰੇ ਸਭ ਏਕ ਦ੍ਰਿਸ਼ ਸੰਤ ਕਰ ਦੇਖੈ ਸਭ ਆਤਮ ਰਾਮ ਪਛਾਨ ਜੀਉ ਹਰਿ ਹਰ ਜਸ ਗਾਇਆ ਪਰਮ ਪਦ ਪਾਇਆ ਤੇ ਊਤਮ ਜਨ ਪ੍ਰਧਾਨ ਜੀਉ ਸਤ ਸੰਗਤ ਮਨ ਪਾਈ ਹਰ ਰਸਨ ਰਸਾਈ ਵੇ ਸੰਗਤ ਹਰ ਰਸ ਹੋਏ ਜੀਉ ਹਰਿ ਹਰਿ ਆਰਾਧਿਆ ਗੁਰ ਸਬਦ ਵਿਗਾਥਿਆ ਬੀਜਾ ਅਵਰ ਨਾ ਕੋਇ ਦੀਓ ਅਵਰ ਨਾ ਕੋਇ ਹਰਿ ਅੰਮ੍ਰਿਤ ਸੋਏ ਜਿਨ ਪੀਆ ਸੋ ਵਿਦ ਜਾਣੈ ਤਨ ਤਨ ਗੁਰੂ ਪੂਰਾ ਪ੍ਰਭ ਪਾਇਆ ਲਗ ਸੰਗਤ ਨਾਮ ਪਛਾਣੈ ਨਾਮੋ ਸੇਵ ਨਾਮੋ ਆਰਾਧੈ ਬਿਨ ਨਾਮੈ ਅਵਰ ਨਾ ਕੋਇ ਦੀਓ ਸਤ ਸੰਗਤ ਮਨ ਭਾਈ ਹਰ ਰਸਨ ਰਸਾਈ ਵਿੱਚ ਸੰਗਤ ਹਰ ਰਸ ਹੋਏ ਦੀਓ ਹਰ ਦਇਆ ਪ੍ਰਵਤਾਰ ਹੋ ਪਾਖਣ ਹਮ ਹੋ ਕੱਢਨੇ ਲੇਵਹੁ ਸਬਦ ਸੁਭਾਏ ਦੀਓ ਮੋਹ ਚੀਕੜ ਫਾਥੇ ਨਿਗਰਤ ਹਮ ਜਾਤੇ ਹਰ ਬਾਹਾ ਪ੍ਰਭੂ ਪਕਰਾਇ ਜੀਓ ਪ੍ਰਭ ਬਾਹ ਪਕਰਾਈ ਹੂ ਤੁਮ ਮਤ ਪਾਈ ਗੁਰ ਚਰਨੀ ਜਨ ਲਾਗਾ ਹਰ ਕਰ ਨਾਮ ਜਪਿਆ ਆਰਾਧਿਆ ਮੁਖ ਮਸਤਕ ਭਾਗ ਸੁਭਾਗਾ ਜਨ ਨਾਨਕ ਹਰ ਕਿਰਪਾ ਧਾਰੀ ਮਾਨ ਹਰ ਕਰ ਮੀਠਾ ਲਾਇ ਜੀਓ ਹਰ ਦਇਆ ਪ੍ਰਭ ਧਾਰਹੁ ਪਾਖਣ ਹਮ ਧਾਰਹੁ ਕਾਢ ਲੇਵੋ ਸਭ ਸੁਭਾਏ ਦੀਓ ਆਸਾ ਮਹੱਲਾ ਚੌਥਾ ਮਨ ਨਾਮ ਜਪਾਨਾ ਹਰਿ ਹਰਿ ਮਨ ਭਾਨਾ ਹਰਿ ਭਗਤ ਨਾਮਨ ਚਾਉ ਜੀਓ ਜੋ ਜਨ ਮਰ ਜੀਵੇ ਤਿਨ ਅੰਮ੍ਰਿਤ ਪੀਵੇ ਮਨ ਲਾਗਾ ਗੁਰਮਤਿ ਭਾਉ ਜੀਓ ਮਨ ਹਰਿ ਹਰਿ ਭਾਉ ਗੁਰ ਕਰੇ ਪਸਾਉ ਜੀਵਨ ਮੁਕਤ ਸੁਖ ਹੋਈ ਜੀਵਨ ਮਰਨ ਹਰਿ ਨਾਮ ਸੁਹੇਲੇ ਮਨ ਹਰਿ ਹਰਿ ਹਿਰਦਾ ਸੋਈ ਮਨ ਹਰਿ ਹਰਿ ਵਸਿਆ ਗੁਰਮਾਤੀ ਹਰਿ ਰਸਿਆ ਹਰਿ ਹਰਿ ਰਸ ਗਟਾਗ ਪੀਆਉ ਜੀਓ ਮਨ ਨਾਮ ਜਪਾਨਾ ਹਰਿ ਹਰਿ ਮਨ ਭਾਨਾ ਹਰਿ ਭਗਤ ਜਨਾ ਮਨ ਚਾਉ ਜੀਉ ਜਗ ਮਰਨ ਨਾ ਪਾਇਆ ਨਿਤ ਆਪ ਲੁਕਾਇਆ ਮਤ ਜਮ ਪਕੜੈ ਲੈ ਜਾਏ ਜੀਉ ਹਰਿ ਅੰਤਰਿ ਵਾਰਿ ਹਰ ਪਵੇ ਕੋ ਇਹ ਜੀੜਾ ਰਖਿਆ ਨਾ ਜਾਏ ਜੀਉ ਕਿਉ ਜੀਉ ਰਖੀ ਜਾਏ ਹਰ ਵਸਤ ਲੋੜੀ ਜਾਏ ਜਿਸ ਕੀ ਵਸਤ ਸੋ ਲੈ ਜਾਏ ਜੀਉ ਮਨ ਮੋਹ ਕਰਨ ਪਲਾਵ ਕਰ ਭਰਮੇ ਸਭ ਔਖਦ ਦਾਰੂ ਲਾਏ ਜੀਉ ਜਿਸ ਕੀ ਵਸਤ ਪ੍ਰਭ ਲੈ ਸੁਆਮੀ ਜਨ ਉਪਰੇ ਸਭ ਕਮਾਏ ਜੀਉ ਜਗ ਮਰਨ ਨਾ ਭਾਇਆ ਨਿਤ ਆਪ ਲੁਕਾਇਆ ਮਤ ਜਮ ਪਗਰੈ ਲੈ ਜਾਏ ਜੀਉ ਧੁਰ ਮਰਨ ਲਿਖਾਇਆ ਗੁਰੂ ਸੋਹਾਇਆ ਜਨ ਉਬਰੇ ਹਰ ਹਰ ਧਿਆਨ ਜੀਉ ਹਰਿ ਸੋਭਾ ਪਾਈ ਹਰਿ ਨਾਮ ਵਡਿਆਈ ਹਰ ਦਰਗਾ ਪੈ ਦੇ ਜਾਣ ਜੀਉ ਹਰ ਦਰਗਾ ਪੈ ਦੇ ਹਰਿ ਨਾਮੈ ਸੀ ਦੇ ਹਰਿ ਨਾਮੈ ਤੇ ਸੁਖ ਪਾਇਆ ਜਨਮ ਮਰਨ ਧੋਵੈ ਦੁਖ ਮੇਟੇ ਹਰਿ ਰਾਮੈ ਨਾਮ ਸਮਾਇਆ ਹਰ ਜਨ ਪ੍ਰਭ ਰਾਲੀ ਏਕੋ ਹੋਏ ਹਰ ਜਨ ਪ੍ਰਭ ਏਕ ਸਮਾਨ ਜੀਓ ਤੁਰ ਮਰਨ ਲਿਖਾਇਆ ਗੁਰਮੁਖ ਸੁਖਾਇਆ ਜਨ ਉਬਰੇ ਹਰ ਹਰ ਧਿਆਨ ਜੀਓ ਜਗ ਉਪਜੈ ਬਿਨ ਸਹਿ ਬਿਨ ਵਿਨਾਸੈ ਲਗ ਗੁਰਮੁਖ ਆਸਤਰ ਹੋਏ ਜੀਓ ਗੁਰਮੰਤਰ ਦ੍ਰਿੜਾਏ ਹਰ ਰਸ ਕਰਸਾਏ ਹਰਿ ਅੰਮ੍ਰਿਤ ਹਰ ਮੁਖ ਚੋਏ ਜੀਓ ਹਰਿ ਅੰਮ੍ਰਿਤ ਰਸ ਪਾਇਆ ਮੁਆ ਜੀਵਾਇਆ ਫਿਰ ਬਾਹੜ ਮਰਨ ਨਾ ਹੋਈ ਹਰਿ ਹਰਿ ਨਾਮ ਅਮਰ ਪਦ ਪਾਇਆ ਹਰਿ ਨਾਮ ਸਮਾਵੈ ਸੋਈ ਜਨ ਨਾਨਕ ਨਾਮ ਆਧਾਰ ਟੇਕ ਹੈ ਬਿਨ ਨਾਵੇ ਅਵਰ ਨਾ ਕੋਏ ਜੀਉ ਜਗ ਉਪਜੈ ਬਿਨ ਸਹਿ ਬਿਨਸ ਬਿਨਾਸੈ ਲਗ ਗੁਰਮੁਖ ਆਸਤਰ ਹੋਏ ਦੀਓ ਆਸਾ ਮਹੱਲਾ ਚੌਥਾ ਛੰਤ ਵੱਡਾ ਮੇਰਾ ਗੋਵਿੰਦ ਅਗਮ ਗੋਚਰੇ ਆਦ ਨਿਰੰਜਨ ਰੰਕਾਰ ਜੀਓ ਤਾ ਕੀ ਗਤ ਕਹੀ ਨਾ ਜਾਈ ਅਮਿਤ ਵਡਿਆਈ ਮੇਰਾ ਗੋਵਿੰਦ ਅਲਖ ਅਪਾਰ ਜੀਓ ਗੋਵਿੰਦ ਅਲਖ ਅਪਾਰ ਪਰੰਪਰ ਆਪ ਆਪਣਾ ਜਾਣੈ ਕਿਆ ਇਹ ਜੰਤ ਵਿਚਾਰੇ ਕਈ ਹੈ ਜੋਤ ਦੇ ਆਖ ਵਖਾਣੈ ਜਿਸਨੋ ਨਦਰ ਕਰੈ ਤੂੰ ਆਪਣੀ ਸੋ ਗੁਰਮੁਖ ਕਰੇ ਵਿਚਾਰ ਜੀਓ ਵੱਡਾ ਮੇਰਾ ਗੋਵਿੰਦ ਅਗਮੇ ਗੋਚਰੇ ਆਦ ਨਿਰੰਜਨ ਰੰਕਾਰ ਜੀਓ ਤੂੰ ਆਦ ਪੁਰਖਿਆ ਪਰਮਪਰ ਕਰਤਾ ਤੇਰਾ ਪਾਰ ਨਾ ਪਾਇਆ ਜਾਏ ਜੀਓ ਤੂੰ ਘਟ ਘੜੇ ਅੰਤਰ ਸਰਵ ਨਿਰੰਤਰ ਸਭ ਮਹਿ ਰਹਾ ਸਮਾਏ ਜੀਓ ਕਾਟ ਅੰਤਰ ਪਾਰ ਬ੍ਰਹਮ ਪਰਮੇਸ਼ਰ ਤਾਕਾ ਅੰਤ ਨ ਪਾਇਆ ਤਿਸ ਰੂਪ ਨ ਰੇਖ ਅਦਿਸ਼ਟ ਅਗੋਚਰ ਗੁਰਮੁਖ ਅਲਖ ਲਖਾਇਆ ਸਦਾ ਆਨੰਦ ਰਹਿ ਦਿਨ ਰਾਤੀ ਸਾਜੇ ਨਾਮ ਸਮਾਏ ਜੀਓ ਤੂੰ ਆਦ ਪੁਰਖ ਅਪਰੰਪਰ ਕਰਤਾ ਤੇਰਾ ਭਾਰ ਨਾ ਪਾਇਆ ਜਾਏ ਜੀਓ ਤੂੰ ਸਤ ਪਰਮੇਸ਼ਰ ਸਦਾ ਅਵਿਨਾਸੀ ਹਰ ਹਰ ਗੁਣੀ ਨਿਧਾਨ ਜੀਓ ਹਰਿ ਹਰ ਪ੍ਰਭ ਏਕੋ ਅਵਰ ਨ ਕੋਈ ਤੂੰ ਆਪੇ ਪੁਰਖ ਸੁਜਾਨ ਜੀਓ ਪੁਰਖ ਸੁਜਾਨ ਤੂੰ ਪ੍ਰਧਾਨ ਤੁਧ ਜੇਵੜ ਅਵਰ ਨ ਕੋਈ ਤੇਰਾ ਸ਼ਬਦ ਸਭ ਤੂੰ ਹੈ ਵਰਤੈ ਤੂੰ ਆਪੇ ਕਰਹਿ ਸੋ ਹੋਈ ਹਰ ਸਭ ਮਹਿ ਰਵਿਆ ਏਕੋ ਸੋਈ ਗੁਰਮੁਖ ਲਖਿਆ ਹਰਿ ਨਾਮ ਜੀਓ ਤੂੰ ਸਤ ਪਰਮੇਸ਼ਰ ਸਦਾ ਅਵਿਨਾਸੀ ਹਰਿ ਹਰ ਗੁਣੀ ਨਿਧਾਨ ਜੀਓ ਸਭ ਤੂੰ ਹੈ ਕਰਤਾ ਸਭ ਤੇਰੀ ਵਡਿਆਈ ਜਿਉ ਭਾਵੈ ਤਿਵੈ ਚਲਾਏ ਜੀਓ ਤੁਦੇ ਆਪੇ ਭਾਵੈ ਚਲਾ ਚਲਾਵੈ ਸਭ ਤੇਰਾ ਸਭ ਸਮਾਇ ਦੀਓ ਸਭ ਸਭ ਸਮਾਵੈ ਜਾਂ ਤੁਦ ਭਾਵੈ ਤੇਰਾ ਸਬਦ ਵਡਿਆਈ ਗੁਰਮੁਖ ਬੋਧਿ ਪਾਈਐ ਆਪ ਗਵਾਈਐ ਦੇ ਰਹਾ ਸਮਾਈ ਤੇਰਾ ਸਬਦ ਅਗੋਚਰ ਗੁਰਮੁਖ ਪਾਈਐ ਨਾਨਕ ਨਾਮ ਸਮਾਏ ਦੀਓ ਸਭ ਤੂੰ ਹੈ ਕਰਤਾ ਸਭ ਤੇਰੀ ਵਡਿਆਈ ਜੋ ਭਾਵੈ ਤਿਵੈ ਚਲਾਏ ਦੀਓ ਇਕ ਓੰਕਾਰ ਸਤਿਗੁਰ ਪ੍ਰਸਾਦਿ ਆਸਾ ਮਹੱਲਾ ਚੌਥਾ ਛੰਤ ਘਰ ਚੌਥਾ ਹਰੀ ਅੰਮ੍ਰਿਤ ਪਿੰਨੇ ਰੋਇ ਨਾਮ ਮਨ ਪ੍ਰੇਮ ਰਤੰਡਾ ਰਾਮ ਰਾਜੇ ਮਨ ਰਾਮ ਕਸਵੱਟੀ ਲਾਇਆ ਕੰਚਨ ਸੋ ਵਿੰਨਾ ਗੁਰਮੁਖ ਰੰਗ ਲਿਆ ਮੇਰਾ ਮਨ ਤਨੋ ਭਿੰਨਾ ਜਨ ਨਾਨਕ ਮੁਸਕਤ ਕੋਲਿਆ ਸਭ ਜਨੁ ਤਨ ਤੰਨਾ ਹਰ ਪ੍ਰੇਮ ਬਾਣੀ ਮਨ ਮਾਰਿਆ ਅਨਿਆਲੇ ਅਣਿਆ ਰਾਮ ਰਾਜੇ ਜਿਸ ਲਾਗੀ ਪੀਰ ਪ੍ਰਮ ਕੀ ਸੋ ਜਾਣੈ ਦਰਿਆ ਜੀਵਨ ਮੂ ਸੋ ਆਖਿਆ ਮਰ ਜੀਵੈ ਮਰਿਆ ਜਨ ਨਾਨਕ ਸਤਿਗੁਰ ਮੇਲ ਹਰ ਜਗਤ ਉਤਰ ਤਰਿਆ ਹਮ ਮੂਰਖ ਮੁਗਧ ਸਰਣਾਗਤੀ ਮਿਲ ਗੋਵਿੰਦ ਰੰਗਾ RAM ਰਾਜੇ ਗੁਰ ਪੂਰੈ ਹਰਿ ਪਾਇਆ ਹਰਿ ਭਗਤੀ ਇਕ ਮੰਗਾ ਮੇਰਾ ਮਨ ਤਨ ਸ਼ਬਦ ਵਿਗਾਸਿਆ ਜਪ ਅਨੰਤ ਤਰੰਗਾ ਮਿਲ ਸੰਤ ਜਨਾ ਹਰਿ ਪਾਇਆ ਨਾਨਕ ਸਤ ਸੰਗਾ ਦੀਨ ਦਇਆਲ ਸੁਣ ਬੇਨਤੀ ਹਰ ਪ੍ਰਭ ਹਰਿ ਰਾਇਆ RAM ਰਾਜੇ ਹਉ ਮਾਗੋ ਸਰਣ ਹਰਿ ਨਾਮ ਕੀ ਹਰਿ ਹਰ ਮੁਖ ਪਾਇਆ ਭਗਤ ਵਛਲ ਹਰਿ ਬਿਰਧ ਖਾਇ ਹਰਿ ਲਾਜ ਰਖਾਇਆ ਜਨ ਨਾਨਕ ਸਰਨਾਗਤੀ ਹਰਿ ਨਾਮ ਇਤਰਾਇਆ ਆਸਾ ਮਹੱਲਾ ਚੌਥਾ ਗੁਰਮੁਖ ਢੂਡ ਢੂਢੇ ਤਿਆ ਹਰ ਸੱਜਣ ਲੱਦਾ ਰਾਮ ਰਾਜੇ ਕੰਚਨ ਕਾਇਆ ਕੋਟਗੜ ਵਿੱਚ ਹਰਿ ਹਰ ਸਿੱਧਾ ਹਰਿ ਹਰਿ ਹੀਰਾ ਰਤਨ ਹੈ ਮੇਰਾ ਮਨ ਤਨ ਵਿਧਾ ਤੁਰ ਭਾਗ ਵੱਡੇ ਹਰਿ ਪਾਇਆ ਨਾਨਕ ਰਸ ਗੁੱਧਾ ਪੰਥ ਦਸਾਵਾ ਨਿਤ ਖੜੀ ਮੁੰਦ ਜੋਬਨਿ ਬਾਲੀ RAM ਰਾਜੇ ਹਰਿ ਹਰਿ ਨਾਮ ਚੇਤਾਏ ਗੁਰ ਹਰਿ ਮਾਰਗ ਚਾਲੀ ਮੇਰਾ ਮਨ ਤਨ ਨਾਮ ਆਧਾਰ ਹੈ ਹਉਮੈ ਬਿਖ ਜਾਲੀ ਜਨ ਨਾਨਕ ਸਤਿਗੁਰੂ ਮੇਲ ਖਾਰੇ ਹਰਿ ਮਿਲਿਆ ਬਨਵਾਲੀ ਗੁਰੂ ਪਿਆਰੇ ਆਏ ਮਿਲ ਮੈਂ ਤੇਰੀ ਵਿਛੁੰਡੇ RAM ਰਾਜੇ ਮੇਰਾ ਮਨ ਤਨ ਬਹੁਤ ਬੈਰਾ ਗਿਆ ਹਰਿ ਨੈਣ ਰਸ ਪੀਨੇ ਮੈਂ ਹਰ ਪ੍ਰਭ ਪਿਆਰਾ ਦਾਸ ਗੁਰ ਮਿਲ ਹਰ ਮਨ ਮੰਨੇ ਹਉ ਮੂਰਖ ਕਾਰੈ ਲਾਇਆ ਨਾਨਕ ਹਰ ਕੰਮੇ ਗੁਰ ਅੰਮ੍ਰਿਤ ਬਿੰਨੀ ਦੇਵਰੀ ਅੰਮ੍ਰਿਤ ਬੁਰਕੇ RAM ਰਾਜੇ ਜਿੰਨਾ ਗੁਰਬਾਣੀ ਮਨ ਪਾਇਆ ਅੰਮ੍ਰਿਤ ਛਕ ਛਕੇ ਗੁਰ ਤੁਠੈ ਹਰਿ ਪਾਇਆ ਚੂਕੇ ਧਕ ਧੱਕੇ ਹਰ ਜਨ ਹਰਿ ਹਰਿ ਹੋਇਆ ਨਾਨਕ ਹਰਿ ਕੇ ਆਸਾ ਮਹੱਲਾ ਚੌਥਾ ਹਰਿ ਅੰਮ੍ਰਿਤ ਭਗਤ ਭੰਡਾਰ ਹੈ ਗੁਰ ਸਤਗੁਰ ਪਾਸੇ RAM ਰਾਜੇ ਗੁਰ ਸਤਗੁਰ ਸੱਚਾ ਸਾਹੋ ਹੈ ਸਿੱਖ ਦੀ ਹਰਿ ਰਾਥੇ ਤਨ ਤਨ ਵਣਜਾਰਾ ਵਣਜ ਹੈ ਗੁਰ ਸਾਹੋ ਸਾਬਾਸੇ ਜਨ ਨਾਨਕ ਗੁਰ ਤਿੰਨੀ ਪਾਇਆ ਜਿਨ ਤੁਰ ਲਿਖਤ ਲਿਰਾਟ ਲਿਖਾਸੇ ਸਜ ਸਾਹੋ ਹਮਾਰਾ ਤੂੰ ਤਣੀ ਸਭ ਜਗਤ ਬਣਜਾਰਾ RAM ਰਾਜੇ ਸਭ ਭਾਂਡੇ ਤੁਦੈ ਸਾਧਿਆ ਵਿੱਚ ਵਸਾਰਿ ਥਾਰਾ ਜੋ ਪਾਵੈ ਭਾਂਡੇ ਵਿੱਚ ਵਸ ਸਾ ਨਿਕਲੈ ਕਿਆ ਕੋਈ ਕਰੇ ਵਿਚਾਰਾ ਜਨ ਨਾਨਕ ਕਉ ਹਰਿ ਬਖਸਿਆ ਹਰਿ ਭਗਤ ਪੰਡਾਰਾ ਹਮ ਕਿਆ ਗੁਣ ਤੇਰੇ ਵਿਥਰਾ ਸੁਆਮੀ ਤੂੰ ਅਪਰ ਅਪਾਰੋ RAM ਰਾਜੇ ਹਰਿ ਨਾਮ ਸਾਲਾਹਾ ਦਿਨ ਰਾਤੀ ਇਹਾ ਸਾਧਾਰੋ ਹਮ ਮੂਰਖ ਕਿਛੂ ਨ ਜਾਣਹਾ ਕਿਵ ਪਾਵਹ ਪਾਰੋ ਜਨ ਨਾਨਕ ਹਰਿ ਕਾ ਦਾਸ ਹੈ ਹਰਿ ਦਾਸ ਪਨਿਹਾਰੋ ਜਿਉ ਪਾਵੈ ਤਿਉ ਰਾਖ ਲੈ ਹਮ ਸਰਨ ਪ੍ਰਭ ਆਏ RAM ਰਾਜੇ ਹਮ ਭੂਲ ਵਿਗਾੜਾ ਦਿਨ ਸਰਾਤੀ ਹਰਿ ਦਾਸ ਰਖਾਏ ਹਮ ਬਾਰਿਕ ਤੂੰ ਗੁਰ ਪਿਤਾ ਹੈ ਦੇ ਮਤ ਸਮਝਾਏ ਜਨ ਨਾਨਕ ਦਾਸ ਹਰਿ ਕਾਂਢਿਆ ਹਰਿ ਪੈਜ ਰਖਾਏ ਆਸਾ ਮਹੰਲਾ ਚੌਥਾ ਜਿਨ ਮਸਤਕ ਧੁਰ ਹਰਿ ਲਿਖਿਆ ਤਿੰਨਾ ਸਤਿਗੁਰ ਮਿਲਿਆ RAM ਰਾਜੇ ਅਗਿਆਨ ਅੰਧੇਰਾ ਕਟਿਆ ਗੁਰ ਗਿਆਨ ਘਟ ਬਲਿਆ ਹਰ ਲੱਧਾ ਰਤਨ ਪਦਾਰਥੋ ਫਿਰ ਬਹੁੜ ਨਾ ਚੱਲਿਆ ਜਨ ਨਾਨਕ ਨਾਮ ਆਰਾਧਿਆ ਆਰਾਧਿ ਹਰਿ ਮਿਲਿਆ ਜਿੰਨੇ ਐਸਾ ਹਰਿ ਨਾਮ ਨਾ ਚੇਤਿਓ ਸੇ ਕਾਹੇ ਜਗ ਆਏ RAM ਰਾਜੇ ਇਹੋ ਮਾਨਸ ਜਨਮ ਦੁਲੰਭ ਹੈ ਨਾਮ ਬਿਨਾ ਬਿਰਥਾ ਸਭ ਜਾਏ ਹੁਣ ਬੱਤੈ ਹਰਿ ਨਾਮ ਨਾ ਬੀਜਿਓ ਅੱਗੇ ਭੁੱਖਾ ਕਿਆ ਖਾਏ ਮਨ ਮੁਖਾਰੋਂ ਫਿਰ ਜਨਮ ਹੈ ਨਾਨਕ ਹਰਿ ਭਾਏ ਤੂੰ ਹਰ ਤੇਰਾ ਸਭ ਕੋ ਸਭ ਤੁਧ ਪਾਏ RAM ਰਾਜੇ ਕਿਛ ਹਾਥ ਕਿਸੈ ਦੇ ਕਿਛ ਨਾਹੀ ਸਭ ਚਲੈ ਚਲਾਏ ਜਿਨ ਤੂੰ ਮੇਲਹਿ ਪਿਆਰੇ ਸੇ ਤੁਧ ਮਿਲਹਿ ਜੋ ਹਰਿ ਮਨ ਭਾਏ ਜਨ ਨਾਨਕ ਸਤਿਗੁਰੂ ਭੇਟਿਆ ਹਰਿ ਨਾਮ ਤਰਾਏ ਹੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਦ ਕਰ ਨਹੀਂ ਹਰਿ ਹਰਿ ਭੀਜੈ RAM ਰਾਜੇ ਜਿੰਨਾ ਅੰਤਰ ਕਵਟ ਵਿਕਾਰ ਹੈ ਤਿੰਨਾ ਰੋਏ ਕਿਆ ਕੀਜੈ ਹਰਿ ਕਰਤਾ ਸਭ ਕਿਛ ਜਾਣਦਾ ਸਿਰ ਰੋਗ ਹੱਥ ਦੀਜੈ ਜਿੰਨਾ ਨਾਨਕ ਗੁਰੂ ਖੇਰਦਾ ਸੁਧ ਹੈ ਹਰਿ ਭਗਤ ਹਰਿ ਲੀਜੈ ਆਸਾ ਮਹੱਲਾ ਚੌਥਾ ਜਿਨ ਅੰਤਰ ਹਰਿ ਹਰਿ ਪ੍ਰੀਤ ਹੈ ਤੇ ਜਨ ਸੁੜ ਸਿਆਣੇ RAM ਰਾਜੇ ਜੇ ਬਾਰਹੋ ਭੁੱਲ ਚੁਕ ਬੋਲਦੇ ਪੀ ਖਰੇ ਹਰਿ ਭਾਣੇ ਹਰਿ ਸੰਤਾਨ ਹੋਰ ਥਾਉ ਨਾਹੀ ਹਰਿ ਮਾਨ ਨਿਮਾਣੇ ਜਨ ਨਾਨਕ ਨਾਮ ਦੀਵਾਨ ਹੈ ਹਰਿ ਤਾਣ ਸਤਾਣੇ ਜਿੱਥੈ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੇ ਗੁਰ ਸਿੱਖੀ ਸੋ ਥਾਨ ਪਾਲਿਆ ਲੈ ਧੂਰ ਮੁਖ ਲਾਵਾ ਗੁਰ ਸਿੱਖਾ ਕੀ ਕਾਲ ਥਾਏ ਪਈ ਜਿਨ ਹਰਿ ਨਾਮ ਦਿਆਵਾ ਜਿਨ ਨਾਨਕ ਸਤਿਗੁਰੂ ਪੂਜਿਆ ਤਿਨ ਹਰਿ ਪੂਜ ਕਰਾਵਾ ਗੁਰ ਸਿੱਖਾ ਮਨ ਹਰ ਪ੍ਰੀਤ ਹੈ ਹਰ ਨਾਮ ਹਰ ਤੇਰੀ RAM ਰਾਜੇ ਕਰ ਸੇਵਾ ਪੂਰਾ ਸਤਿਗੁਰੂ ਭੁਖ ਜਾਏ ਲਹਿ ਮੇਰੀ ਗੁਰ ਸਿੱਖਾ ਕੀ ਭੁਖ ਸਭ ਗਈ ਤਿਨ ਪਿਛੈ ਹੋਰ ਖਾਏ ਕਨੇਰੀ ਜਨ ਨਾਨਕ ਹਰ ਪੁਨ ਬੀਜਿਆ ਫਿਰ ਤੋਟ ਨਾ ਜਾਵੇ ਹਰ ਪੁਨ ਕੇਰੀ ਗੁਰ ਸਿੱਖਾ ਮਨ ਵਾਧਾਇਆ ਜਿਨ ਮੇਰਾ ਸਤਿਗੁਰੂ ਡਿਠਾ RAM ਰਾਜੇ ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ ਸੋ ਲੱਗਾ ਗੁਰ ਸਿੱਖਾ ਮਨ ਮਿੱਠਾ ਹਰ ਦਰਗਾ ਗੁਰ ਸਿਖ ਪਹਿਨਾਈ ਹੈ ਮੇਰਾ ਸਤਿਗੁਰ ਤੁਠਾ ਜਨ ਨਾਨਕ ਹਰਿ ਹਰਿ ਹੋਇਆ ਹਰਿ ਹਰਿ ਮਨ ਉਠਾ ਆਸਾ ਮਹੱਲਾ ਚੌਥਾ ਜਿਨ੍ਹਾਂ ਭੇਟਿਆ ਮੇਰਾ ਪੂਰਾ ਸਤਿਗੁਰੂ ਤਿਨ ਹਰਿ ਨਾਮ ਦਿੜਾਵੇ RAM ਰਾਜੇ ਤਿਸ ਕੀ ਤ੍ਰਿਸ਼ਨਾ ਭੋਗ ਸਭ ਉਤਰੈ ਜੋ ਹਰਿ ਨਾਮ ਤੇ ਜੋ ਹਰਿ ਹਰਿ ਨਾਮ ਧਿਆਏ ਦੇ ਤਿਰ ਜਮ ਨੇੜ ਨਾ ਜਾਵੇ ਜਨ ਨਾਨਕ ਕਉ ਹਰਿ ਕਿਰਪਾ ਕਰੇ ਨਿਤ ਜਪੈ ਹਰਿ ਨਾਮ ਹਰਿ ਨਾਮ ਤਰਾਵੈ ਜਿਨਨੀ ਗੁਰਮੁਖ ਨਾਮ ਧਿਆਇਆ ਤਿਨਾ ਫਿਰ ਵਿਗਣ ਨਾ ਹੋਈ RAM ਰਾਜੇ ਜਿਨਨੀ ਸਤਿਗੁਰ ਪੁਰਖ ਮਨਾਇਆ ਤਿਨ ਪੂਜੇ ਸਭ ਕੋਈ ਜਿਨਨੀ ਸਤਿਗੁਰ ਪਿਆਰਾ ਸੇਵਿਆ ਤਿੰਨਾ ਸੁਖ ਸਦ ਹੋਈ ਜਿੰਨਾ ਨਾਨਕ ਸਤਿਗੁਰ ਭੇਟਿਆ ਤਿੰਨਾ ਮਿਲਿਆ ਹਰਿ ਸੋਈ ਜਿੰਨਾ ਅੰਤਰ ਗੁਰੂ ਪ੍ਰੀਤ ਹੈ ਤਿਨ ਹਰ ਰਖਣ ਹਾਰਾ RAM ਰਾਜੇ ਤਿਨ ਕੀ ਨਿੰਦਾ ਕੋਈ ਕਿਆ ਕਰੇ ਜਿਨ ਹਰਿ ਨਾਮ ਪਿਆਰਾ ਜਿਨ ਹਰ ਸੇਤੀ ਮਨ ਮਾਨਿਆ ਸਭ ਦੁਸ਼ਟ ਝਕ ਮਾਰਾ ਜਨ ਨਾਨਕ ਨਾਮ ਤੇ ਆਇਆ ਹਰਿ ਰਖਣ ਹਾਰਾ ਹਰ ਜੁਗ ਜੁਗ ਭਗਤੋ ਪਾਇਆ ਪੈਜ ਰਖਦਾ ਆਇਆ RAM ਰਾਜੇ ਹਰਨਾਖ ਸੁਦੁਸ਼ਟ ਹਰਿ ਮਾਰਿਆ ਪ੍ਰਹਲਾਦ ਤਰਾਇਆ ਅਹੰਕਾਰਿਆ ਨਿੰਦਕਾ ਪਿਠ ਦੇ ਨਾਮ ਦਿਉ ਮੁਖ ਲਾਇਆ ਜਨ ਨਾਨਕ ਐਸਾ ਹਰਿ ਸੇਵਿਆ ਅੰਤ ਲਏ ਛਡਾਇਆ ਆਸਾ ਮਹੱਲਾ ਚੌਥਾ ਛੰਤ ਘਰ ਪੰਜਵਾ ਏਕ ਓੰਕਾਰ ਸਤਿਗੁਰੂ ਪ੍ਰਸਾਦ ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ ਹਰ ਗੁਰੂ ਮਿਲਾਓ ਮੇਰੇ ਪਿਆਰੇ ਘਰ ਵਸੈ ਹਰੇ ਰੰਗ ਰਲਿਆ ਮਾਣੋ ਮੇਰੇ ਪਿਆਰੇ ਹਰ ਕਿਰਪਾ ਕਰੇ ਗੁਰੂ ਨਾਨਕ ਤੁਠਾ ਮੇਰੇ ਪਿਆਰੇ ਮੇਲੇ ਹਰੇ ਮੈਂ ਪ੍ਰੇਮ ਨਾ ਚਾਖਿਆ ਮੇਰੇ ਪਿਆਰੇ ਭਾਉ ਕਰੇ ਮਨ ਤ੍ਰਿਸ਼ਨਾ ਨਾ ਬੁੱਝੀ ਮੇਰੇ ਪਿਆਰੇ ਨਿਤ ਆਸ ਕਰੇ ਨਿਤ ਜੋਬਨ ਜਾਵੇ ਮੇਰੇ ਪਿਆਰੇ ਜਮ ਸਾਸ ਹੀਰੇ ਭਾਗਮਣੀ ਸੁਹਾਗਣ ਮੇਰੇ ਪਿਆਰੇ ਨਾਨਕ ਹਰ ਉਰ ਧਾਰੇ ਪਿਰ ਰਤੜੇ ਮੈਡੇ ਲੋਣ ਮੇਰੇ ਪਿਆਰੇ ਚਾਤ੍ਰਿਕ ਬੂੰ ਜਿਵੈ ਮਨ ਸੀਤਲ ਹੋਆ ਮੇਰੇ ਪਿਆਰੇ ਹਰ ਬੂੰਦ ਪੀਵੈ ਤਨ ਬਿਰਹ ਜਗਾਵੇ ਮੇਰੇ ਪਿਆਰੇ ਨੀਂਦ ਨਾ ਪਵੈ ਕਿਵੈ ਹਰ ਸੱਜਣ ਲੱਧਾ ਮੇਰੇ ਪਿਆਰੇ ਨਾਨਕ ਗੁਰੂ ਲਿਵੈ ਚੜ ਚੇਤ ਸੰਤ ਮੇਰੇ ਪਿਆਰੇ ਭਲੀ ਰੁੱਤੇ ਫਿਰ ਬਾਝੜਿਓ ਮੇਰੇ ਪਿਆਰੇ ਆਂਗਣ ਧੂੜ ਲੁੱਤੇ ਮਨ ਆਸ ਉਡੀਨੀ ਮੇਰੇ ਪਿਆਰੇ ਦੁਇ ਨੈਣ ਜੁਤੇ ਗੁਰੂ ਨਾਨਕ ਦੇਖ ਵਿਗਸੀ ਮੇਰੇ ਪਿਆਰੇ ਜਿਉ ਮਾਤ ਸੁਤੇ ਹਰ ਕਿਆ ਕਥਾ ਕਹਾਣੀਆ ਮੇਰੇ ਪਿਆਰੇ ਸਤਿਗੁਰੂ ਸੁਣਾਇਆ ਗੁਰ ਵਿਟੜਿਓ ਹਉ ਕੋਲੀ ਮੇਰੇ ਪਿਆਰੇ ਜਿਨ ਹਰ ਮੇਲ ਆਇਆ ਸਭ ਆਸਾ ਹਰ ਪੂਰੀਆ ਮੇਰੇ ਪਿਆਰੇ ਮਨ ਚਿੰਦੜਾ ਫਲ ਪਾਇਆ ਹਰ ਤੁਠੜਾ ਮੇਰੇ ਪਿਆਰੇ ਜਨ ਨਾਨਕ ਨਾਮ ਸਮਾਇਆ ਪਿਆਰੇ ਹਰ ਬਿਨ ਪ੍ਰੇਮ ਨਾ ਖੇਲ ਸਾ ਕਿਉ ਪਾਈ ਗੁਰ ਜਿਤ ਲਗ ਪਿਆਰਾ ਦੇਖ ਸਾ ਹਰ ਦਾਤੜੇ ਮੇਲ ਗੁਰੂ ਮੁਖ ਗੁਰਮੁਖ ਮੇਲ ਸਾ ਗੁਰੂ ਨਾਨਕ ਪਾਇਆ ਮੇਰੇ ਪਿਆਰੇ ਤੁਰ ਮਸਤਕ ਲੇਖ ਸਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਰਾਵ ਆਸਾ ਮਹੱਲਾ ਪੰਜਵਾਂ ਛੰਤ ਘਰ ਪਹਿਲਾ ਅੰਦੋ ਅੰਦ ਕਣਾ ਮੈਂ ਸੋ ਪ੍ਰਭ ਜੀਠਾ RAM ਚਾਖੇੜਾ ਚਾਖੇੜਾ ਮੈਂ ਹਰ ਰਸ ਮੀਠਾ RAM ਹਰ ਰਸ ਮੀਠਾ ਮਨ ਮੈਂ ਬੂਠਾ ਸਤਿਗੁਰ ਤੂਠਾ ਸਾਜ ਭਇਆ ਗ੍ਰਹਿ ਵਸ ਆਇਆ ਮੰਗਲ ਗਾਇਆ ਪੰਜ ਦੁਸ਼ਟ ਹੋਏ ਭਾਗ ਗਿਆ ਸੀਤਲਿਆ ਘਾਣੇ ਅੰਮ੍ਰਿਤ ਬਾਣੇ ਸਾਜਨ ਸੰਤ ਬਸੀਠਾ ਕਹੋ ਨਾਨਕ ਹਰਿ ਸਿਉ ਮਨ ਮਾਨਿਆ ਸੋ ਪ੍ਰਭ ਨੈਣੀ ਦੀਠਾ ਸੋਹੜੇ ਸੋਹੜੇ ਮੇਰੇ ਬੰਕ ਦੁਆਰੇ RAM ਪਾਹੁਣੜੇ ਪਾਹੁਣੜੇ ਮੇਰੇ ਸੰਤ ਪਿਆਰੇ RAM ਸੰਤ ਪਿਆਰੇ ਕਾਰਜ ਸਾਰੇ ਨਮਸਕਾਰ ਕਰਨ ਲੱਗੇ ਸੇਵਾ ਆਪੇ ਜਾਨੀ ਆਪੇ ਮਾਨੀ ਆਪ ਸੁਆਮੀ ਆਪ ਦੇਵਾ ਆਪਣਾ ਕਾਰਜ ਆਪ ਸਵਾਰੇ ਆਪੇ ਧਾਰਨ ਧਾਰੇ ਕਹੋ ਨਾਨਕ ਸਭ ਘਰ ਮਹਿ ਬੈਠਾ ਸੋਹੇ ਬੰਕ ਦੁਆਰੇ ਨਵ ਨਿਧੇ ਨੌ ਨਿਧੇ ਮੇਰੇ ਘਰ ਮਹਿ ਆਈ RAM ਸਭ ਕਿਛ ਮੈਂ ਸਭ ਕੀ ਪਾਇਆ ਨਾਮ ਧਿਆਈ RAM ਨਾਮ ਧਿਆਈ ਸਦਾ ਸਿਖਾਈ ਸਾਜ ਸੁਭਾਈ ਗੋਵਿੰਦਾ ਗੰਤ ਮਿਟਾਈ ਚੁਕੀ ਧਾਈ ਕਦੇ ਨਾ ਵਿਆਪੈ ਮਨ ਚਿੰਦਾ ਗੋਵਿੰਦ ਗਾਜੇ ਅਨਹਦ ਵਾਜੇ ਅਚਰਜ ਸੋਭ ਬਣਾਈ ਕਹੋ ਨਾਨਕ ਪਿਰ ਮੇਰਾ ਸੰਗੇ ਤਾ ਮੈਂ ਨਵ ਨਿਧਿ ਪਾਈ ਸਰਸਿੜੇ ਸਰਸਿੜੇ ਮੇਰੇ ਭਾਈ ਸਭੀ ਤਾਰਾਮ ਵਿਖਮੋ ਬਿਖਮੋ ਬਿਖਮ ਖਾੜਾ ਮੈਂ ਗੁਰਮਿਲ ਦੀ ਤਾਰਾਮ ਗੁਰਮੇ ਜੀਤਾ ਹਰਿ ਹਰਿ ਕੀਤਾ ਤੂਟੀ ਪੀਤਾ ਭਰਮ ਗੜਾ ਪਾਇਆ ਖਜ਼ਾਨਾ ਬਹੁਤ ਨਿਧਾਨਾ ਸਾਨਥ ਮੇਰੀ ਆਪ ਖੜਾ ਸੋਈ ਸੋ ਗਿਆਨਾ ਸੋ ਪ੍ਰਧਾਨਾ ਜੋ ਪ੍ਰਭ ਆਪਣਾ ਕੀਤਾ ਕਹੋ ਨਾਨਕ ਜਾਂ ਵੱਲ ਸੁਆਮੀ ਤਾਂ ਸਰਸੇ ਭਾਈ ਮੀਤਾ ਆਸਾ ਮਹੱਲਾ ਪੰਜਵਾ ਅਕਥਾ ਹਰਿ ਅਕਥ ਕਥਾ ਕਿਸ ਜਾਏ ਨਾ ਜਾਣੀ RAM ਸੁਰ ਨਰ ਸੁਰ ਨਰ ਮੂਨ ਜਨ ਸਾਜੋ ਖਾਣੀ RAM ਦੇਵ ਖਾਣੀ ਅਮਿਓ ਬਾਣੀ ਚਰਨ ਕਮਲ ਰੰਗ ਲਾਇਆ ਜਪ ਏਕ ਅਲਖ ਪ੍ਰਭ ਨਿਰੰਜਨ ਮਨ ਚਿੰਦਿਆ ਫਲ ਪਾਇਆ ਤਜ ਮਾਨ ਮੋਹ ਵਿਕਾਰ ਦੂਜਾ ਜੋਤੀ ਜੋਤ ਸਮਾਣੀ ਬਿਨਵੰਤ ਨਾਨਕ ਗੁਰ ਪ੍ਰਸਾਦੀ ਸਦਾ ਹਰ ਰੰਗ ਮਾਣੀ ਹਰ ਸੰਤਾ ਹਰ ਸੰਤ ਸੱਜਣ ਮੇਰੇ ਮੀ ਸਹਾਈ RAM ਵਡ ਭਾਗੀ ਵਡ ਭਾਗੀ ਸਤ ਸੰਗਤ ਪਾਈ RAM ਵਡ ਭਾਗੀ ਪਾਏ ਨਾਮ ਤੇ ਆਏ ਲਾਥੇ ਸੰਤਾ ਪੈ ਗੁਰ ਚਰਨੀ ਲਾਗੇ ਪ੍ਰੰਪੋ ਭਾਗੇ ਆਪ ਮਿਟਾਇਆ ਆਪੈ ਕਰ ਕਿਰਪਾ ਮੇਲੇ ਪ੍ਰਭ ਆਪਣੈ ਵਿਛੜ ਕਤੈ ਨਾ ਜਾਈ ਬਿਨਵੰਤ ਨਾਨਕ ਦਾਸ ਤੇਰਾ ਸਦਾ ਹਰ ਸਰਨਾਈ ਹਰ ਦਰੇ ਹਰ ਦਰ ਸੋਹਣੇ ਤੇਰੇ ਭਗਤ ਪਿਆਰੇ RAM ਵਾਰੀ ਤਿਨ ਵਾਰੀ ਜਾਵਾ ਸਤ ਬਲਿਹਾਰੇ RAM ਸਤ ਬਲਿਹਾਰੇ ਕਰ ਨਮਸਕਾਰੇ ਜਿਨ ਭੇਟ ਪ੍ਰਭ ਜਾਤਾ ਘਟ ਘਟ ਰਾਵ ਰਹਾ ਸਭ ਥਾਈ ਪੂਰਨ ਪੁਰਖ ਵਿਧਾਤਾ ਗੁਰ ਪੂਰਾ ਪਾਇਆ ਨਾਮ ਧਿਆਇਆ ਜੂਐ ਜਨਮ ਨਾ ਹਾਰੇ ਬਿਨਵੰਤ ਨਾਨਕ ਸਰਣ ਤੇਰੀ ਰਾਖ ਕਿਰਪਾ ਤਾਰੇ ਬੇਅੰਤਾ ਬੇਅੰਤ ਗੁਣ ਤੇਰੇ ਕੇਤਕ ਗਾਵਾ ਰਾਮ ਤੇਰੇ ਚਰਨਾ ਤੇਰੇ ਚਰਨ ਧੂੜੇ ਵਡ ਭਾਗੀ ਪਾਵਾ ਰਾਮ ਹਰ ਧੂੜੀ ਨਾਈਐ ਮੈਲ ਗਵਾਈਐ ਜਨਮ ਮਰਨ ਦੁਹਲਾਥੇ ਅੰਤਰ ਬਾਹਰ ਸਦਾ ਦੂਰੇ ਪਰਮੇਸ਼ਰ ਪ੍ਰਭ ਸਾਥੇ ਮਿਟੇ ਦੂਖ ਕਲਿਆਣ ਕੀਰਤਨ ਬਹੁੜ ਜੋਨ ਨਾ ਪਾਵਾ ਬਿਨਵੰਤ ਨਾਨਕ ਗੁਰ ਸਰਣ ਤਰੀਐ ਆਪਣੇ ਪ੍ਰਭ ਭਾਵਾ ਆਸਾ ਛੰਤ ਮਹੱਲਾ ਪੰਜਵਾ ਘਰ ਚੌਥਾ ਇੱਕ ਓੰਕਾਰ ਸਤਿਗੁਰੂ ਪ੍ਰਸਾਦਿ ਹਰ ਚਰਨ ਕਮਲ ਮਨ ਬੇਧਿਆ ਕਿਸੇ ਆਨ ਨਾ ਮੀਠਾ RAM ਰਾਜੇ ਮੇਰੇ ਸੰਤ ਸੰਗ ਤਿਆ ਰਾਧਿਆ ਹਰ ਘਟ ਘਟੇ ਜੀਠਾ RAM ਰਾਜੇ ਹਰ ਘਟ ਘਟੇ ਜੀਠਾ ਅੰਮ੍ਰਿਤੋ ਊਠਾ ਜਨਮ ਮਰਨ ਦੁਖ ਨਾਠੇ ਗੁਣ ਨਿਧਿ ਗਾਇਆ ਸਭ ਦੁਖ ਮਿਟਾਇਆ ਹਉ ਮੈਂ ਬਿਨਸੀ ਗਾਠੇ ਰਿਓ ਸਾਜ ਸੁਭਾਈ ਛੋੜ ਨ ਜਾਈ ਮਨ ਲਾਗਾ ਰੰਗ ਮਦੀਠਾ ਹਰ ਨਾਨਕ ਬੇਦੇ ਚਰਨ ਕਮਲ ਕਿਛ ਆਨ ਨਾ ਮੀਠਾ ਜਿਉ ਰਾਤੀ ਜਲ ਮਾਛਲੀ ਤਿਉ ਰਾਮ ਰਸ ਮਾਤੇ ਰਾਮ ਰਾਜੇ ਗੁਰਪੂਰਾ ਉਪਦੇਸਿਆ ਜੀਵਨ ਗਤਿ ਭਾਤੇ ਰਾਮ ਰਾਜੇ ਜੀਵਨ ਗਤ ਸੁਆਮੀ ਅੰਤਰਜਾਮੀ ਆਪ ਲੀਏ ਲੜ ਲਾਏ ਹਰ ਰਤਨ ਪਦਾਰਥੋ ਪ੍ਰਗਟੋ ਪੂਰਨੋ ਛੋੜ ਨਾ ਕਤ ਹੋ ਜਾਏ ਪ੍ਰਭ ਸੁਗਰ ਸਰੂਪ ਸੁਜਾਨ ਸੁਆਮੀ ਤਾ ਕੀ ਮਿਟੈ ਨਾ ਦਾਤੇ ਜਲ ਸੰਗ ਰਾਤੀ ਮਾਛਲੀ ਨਾਨਕ ਹਰਿ ਮਾਤੇ ਚਾਤ੍ਰਿਕ ਜਾਚੈ ਭੂਨ ਦਿਓ ਹਰਿ ਪ੍ਰਾਨ ਆਧਾਰਾ RAM ਰਾਜੇ ਮਾਲ ਖਜੀਨਾ ਸੁਤ ਪ੍ਰਾਤਮੀ ਸਭ ਹੂੰ ਤੇ ਪਿਆਰਾ RAM ਰਾਜੇ ਸਭ ਹੂੰ ਤੇ ਪਿਆਰਾ ਪੁਰਖ ਨਿਰਾਰਾ ਤਾ ਕੀ ਗਤ ਨਹੀਂ ਜਾਣੀਐ ਹਰਿ ਸਾਸ ਗਿਰਾਸ ਨਾ ਬਿਸਰੈ ਕਬ ਹੂੰ ਗੁਰ ਸਬਦੀ ਰੰਗ ਮਾਣੀਐ ਪ੍ਰਭ ਪੁਰਖ ਜਗ ਜੀਵਨੋ ਸੰਤ ਰਸ ਪੀਵਨੋ ਜਪ ਭਰਮ ਮੋਹ ਦੁਖ ਡਾਰਾ ਚਾਤ੍ਰਿਕ ਜਾਚੈ ਬੂੰਦ ਜੋ ਨਾਨਕ ਹਰਿ ਪਿਆਰਾ ਮਿਲੇ ਨਰਾਇਣ ਆਪਣੇ ਮਨ ਔਰਥੋ ਪੂਰਾ RAM ਰਾਜੇ ਢਾਠੀ ਭੀਤ ਭ੍ਰਮ ਕੀ ਭੇਟ ਗੁਰ ਸੂਰਾ RAM ਰਾਜੇ ਪੂਰਨ ਗੁਰ ਪਾਏ ਪ੍ਰਭ ਲਿਖਾਏ ਸਭ ਨਿਧ ਦੀਨ ਦਇਆਲਾ ਆਦੇ ਮਾਧੇ ਅੰਤ ਪ੍ਰਭ ਸੋਈ ਸੁੰਦਰ ਗੁਰ ਗੋਪਾਲਾ ਸੂਖ ਸਾਜ ਆਨੰਦ ਕਨੇਰੇ ਪਤਿਤ ਪਾਵਨ ਸਾਧੂ ਤੂਰਾ ਹਰ ਮਿਲੇ ਨਰਾਇਣ ਨਾਨਕਾ ਮਾਨੋਰ ਥੋ ਪੂਰਾ ਆਸਾ ਮਹੱਲਾ ਪੰਜਵਾਂ ਛੰਤ ਘਰ ਛੇਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਇਸ ਸ਼ਲੋਕ ਜਾ ਕੋ ਭੈ ਕਿਰਪਾਲ ਪ੍ਰਭ ਹਰਿ ਹਰਿ ਸੇਜ ਪਾਤ ਡਾਰਗ ਬੀਜ ਲੱਗੀ ਤਿਨ ਰਾਮ ਸਿਉ ਭੇਟ ਸਾਧ ਸੰਗਾਤ ਛੰਤ ਜਲ ਦੁਧ ਨਿਆਈ ਰੀਤ ਅਬ ਦੁਧ ਆਤ ਨਹੀਂ ਮਨ ਐਸੀ ਪ੍ਰੀਤ ਹਰੇ ਔਰਧਿਓ ਅਲ ਕਮਲੇਹ ਵਾਸਨ ਵਾਹੇ ਮਗਨ ਇਕ ਖਿਨ ਪੀ ਨਾਹੇ ਟਰੈ ਖਿਨ ਨਾਹੇ ਟਰੀਐ ਪ੍ਰੀਤ ਹਰੀਐ ਸਿਗਾਰ ਹਾਬਰਾ ਸਿਰ ਪੀਐ ਜਹ ਦੂਖ ਸੁਣੀਐ ਜਮ ਪੰਥ ਪਣੀਐ ਤਹ ਸਾਧ ਸੰਗ ਨਾ ਡਰ ਪੀਐ ਕਰ ਕੀਰਤ ਗੋਵਿੰਦ ਗੁਣੀਐ ਸਗਲ ਪ੍ਰਾਛਿਤ ਦੁਖ ਹਰੇ ਕਹੋ ਨਾਨਕ ਸੰਤ ਗੋਵਿੰਦ ਹਰ ਕੇ ਮਨ ਹਰਿ ਸੋ ਨੇਹੋ ਕਰੇ ਹੋ ਐਸੀ ਮਨ ਪ੍ਰੀਤ ਹਰੇ ਜੈਸੀ ਮਛਲੀ ਨੀਰ ਇਕ ਖਿਨ ਪੀ ਨਾ ਧੀਰੇ ਮਨ ਐਸਾ ਨਿਉ ਕਰਿਓ ਜੈਸੀ ਚਾਤ੍ਰਿਕ ਪਿਆਸ ਖਿਨ ਖਿਨ ਭੂ ਚਵੈ ਬਰ ਸੁਹਾਵੇ ਮੇਹੋ ਹਰ ਪ੍ਰੀਤ ਕਰੀ ਜੈ ਇਹੋ ਮਨ ਦੀਜੈ ਅਤ ਲਾਈਐ ਚਿਤ ਮੁਰਾਰੀ ਮਾਨ ਨਾ ਕੀਜੈ ਸਰਣ ਜੈ ਦਰਸ਼ਨ ਕਉ ਬਲਿਹਾਰੀ ਗੁਰ ਸੋ ਪ੍ਰਸੰਨੇ ਮਿਲ ਨਾ ਵਿਛੁਨੇ ਤਨ ਦੇ ਦੀ ਸਾਜ ਸਨੇਹਾ ਕਹੋ ਨਾਨਕ ਛੰਤ ਅਨੰਤ ਠਾਕੁਰ ਕੇ ਹਾਰ ਸਿਉ ਕੀਜੈ ਨੇਹਾ ਮਨ ਐਸਾ ਨਿਉ ਹੋ ਚਕਵੀ ਸੂਰ ਹੋ ਚਿਤਵੈ ਆਸ ਘਣੀ ਕਦ ਦਿਨ ਯਰ ਦੇਖੀਐ ਕੋਕਿਲ ਅੰਬ ਪ੍ਰੀਤ ਚਵੈ ਸੁਹਾਵਿਆ ਮਨ ਹਰ ਰੰਗ ਕੀ ਦੀਐ ਹਰ ਪ੍ਰੀਤ ਕਰੀ ਜੈ ਮਾਨ ਨਾ ਕੀਜੈ ਇਕ ਰਾਤੀ ਕੇ ਹਬ ਪਾਉਣਿਆ ਹਬ ਕਿਆ ਰੰਗ ਲਾਇਓ ਮੋਹ ਰਚਾਇਓ ਨਾਗੇ ਆਵਣ ਜਾਵਣਿਆ ਫਿਰ ਸਾਧੂ ਸਰਣੀ ਪੜੀਐ ਚਰਨੀ ਅਬ ਟੂਟਸ ਮੋਹ ਜੋ ਕੀਤੀਐ ਕਹੋ ਨਾਨਕ ਛੰਤ ਦਇਆਲ ਪੁਰਖ ਕੇ ਮਨ ਹਰ ਲਾਏ ਪ੍ਰੀਤ ਕਬ ਦਿਨ ਅਰ ਦੇਖਿਆ ਨਿਸਕਰੰਕ ਜੈਸੇ ਨਾਲ ਸੁਨ ਸ਼ਰਮਣੀ ਹਿਓ ਡਿਵੈ ਮਨ ਐਸੀ ਪ੍ਰੀਤ ਕੀਜੈ ਜੈਸੀ ਤਰਨ ਪਤਾਰ ਉਰਜੀ ਪ੍ਰੈ ਸਿਵਾਇ ਇਹੋ ਮਨ ਲਾਲ ਦੀਜੈ ਮਨ ਲਾਲਹਿ ਦੀਜੈ ਭੋਗ ਰੀਜੈ ਹਬ ਖੁਸ਼ੀਆ ਰੰਗ ਮਾਣੇ ਫਿਰ ਆਪਣਾ ਪਾਇਆ ਰੰਗ ਲਾਲ ਬਣਾਇਆ ਅਤ ਮਿਲਿਓ ਮਿੱਤਰ ਚਿਰਾਣੇ ਗੁਰਥੀਆ ਸਾਖੀ ਤਾ ਡਿਠਵੇਂ ਆਖੀ ਫਿਰ ਦੇਹਾ ਔਰ ਦੀ ਸਹਿ ਕਹੋ ਨਾਨਕ ਛੰਦ ਦਇਆਲ ਮੋਹਨ ਕੇ ਮਨ ਹਰ ਚਰਨ ਜੈ ਐਸੀ ਮਨ ਪ੍ਰੀਤ ਕੀ ਜੈ